ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਇਹ ਹੋਰ ਠੱਕਾ ਨਹੀਂ ਹੋ ਠੱਕਾ ਹੈ ਜਾਂ ਨਹੀਂ ਹੁੰਦਾ ਫਿੱਕੇ ਅੰਦਰ ਝੂਠੇ ਨਹੀਂ ਹੁੰਦੇ ਇਹ ਗੱਲ ਪੱਕੀ ਹੈ ਪਰ ਸੱਚ ਦਾ ਗਿਆਨ ਨਹੀਂ ਹੁੰਦਾ ਜੋ ਉਹਨਾਂ ਕੋਲ ਸੱਚ ਹੁੰਦਾ ਹੈ ਉਹਨੂੰ ਸਮਝਣ ਦੇ ਅਸਲੀ ਸੱਚ ਹੈ ਝੂਠੇ ਤਾਂ ਨਹੀਂ ਹੁੰਦੇ ਅੰਦਰ ਉਹ ਜੈ ਜੈ ਅੰਦਰੋਂ ਨੇ ਹੁੰਦੇ ਹੋਏ ਜੈ ਬਾਹਰੋਂ ਨੇ ਪਰ ਸੱਚ ਦਾ ਗਿਆਨ ਨਹੀਂ ਕਿ ਫਿੱਕੇ ਬੋਲਣ ਵਾਲੇ ਹੈ ਆ ਜਿਹੜੇ ਅੰਦਰੋਂ ਝੂਠੇ ਨੇ ਬਾਹਰ ਬੜੀ ਇੱਜ਼ਤ ਬਣਾਈ ਹੋਈ ਹੈ ਬਾਹਰੋਂ ਬਰਮ ਗਿਆਨੀ ਬਣੇ ਹੋਏ ਨੇ ਬੜੇ ਬੜੇ ਬੋਰਡ ਲਵਾਏ ਹੋਏ ਨੇ ਬੜੇ ਬੜੇ ਦੇਸ਼ਾਂ ਨੂੰ ਬੁਲਾ ਕੇ ਉਹਨਾਂ ਨਾਲ ਅੰਦਰ ਖਾਤੇ ਜੁੜੇ ਹੋਏ ਨੇ ਉਹਨਾਂ ਨੂੰ ਬੜੇ ਬੜੇ ਫੰਡ ਦਿੰਦੇ ਨੇ ਇਲੈਕਸ਼ਨ ਵਾਸਤੇ ਆਪਣੀ ਇੱਜ਼ਤ ਬੁਲਾਉਂਦੇ ਨੇ ਰਾਸ਼ਟਰਪਤੀਆਂ ਨੂੰ ਮੰਗਾ ਕੇ ਉੱਥੇ ਰਾਸ਼ਟਰਪਤੀਆਂ ਨੂੰ ਕੀ ਫਰਕ ਪੈਂਦਾ ਉਹਨਾਂ ਦੀ ਵੀ ਇੱਜ਼ਤ ਵਧਦੀ ਹੈ ਸਿਆਸੀ ਉਹ ਤਾਂ ਖੁਦ ਚਾਹੁੰਦੇ ਨੇ ਸਾਨੂੰ ਕੋਈ ਬੁਲਾਵੇ ਸਿਆਸੀ ਆਦਮੀ ਦੀ ਵਧਦੀ ਹੈ ਉਹਦਾ ਵੀ ਪਰਪੰਚੇ ਹੁੰਦਾ ਸਿਆਸੀ ਆਦਮੀਆਂ ਦਾ ਵੀ ਪਰਪੰਚੇ ਹੁੰਦਾ ਭਲਵਾਨੀ ਹੁੰਦੀ ਹੋਰ ਕੀ ਹੁੰਦਾ ਸਿਆਸੀ ਆਦਮੀ ਕਹਿੰਦੇ ਨੇ ਸਾਡਾ ਕੋਈ ਸੈਮੀਨਾਰ ਕਰਾਓ ਇਹ ਸਾਨੂੰ ਬੁਲਾਓ ਇਹ ਕਰੋ ਉਹ ਕਰੋ ਮਸ਼ਹੂਰੀ ਕਰਨ ਵਾਸਤੇ ਤੇ ਸੰਤ ਵੀ ਇਹੀ ਹੁੰਦੇ ਨੇ ਕੁੱਲ ਮਿਲਾ ਕੇ ਦੋ ਇੱਕੋ ਜਿਹੇ ਹੁੰਦੇ ਨੇ ਸਿਰਫ ਬਸਤੀ ਵਰਤੀ ਦਾ ਫਰਕ ਹੈ ਉਪਾਣੇ ਬਾਣੇ ਦਾ ਫਰਕ ਹੁੰਦਾ ਕੁੱਲ ਮਿਲਾ ਕੇ ਇੱਕੋ ਜਿਹੀ ਗੱਲ ਹੁੰਦੀ ਐ ਸਿਆਸੀ ਆਦਮੀ ਦੀ ਪਰ ਉਹਨਾਂ ਦੀ ਅੰਦਰ ਝੂਠੇ ਪੈਜ ਬਾਹਰ ਬਾਹਰ ਇੱਜ਼ਤ ਹੈ ਅੰਦਰ ਝੂਠੇ ਸਾਧਦਾਨ ਵੀ ਆਏ ਜਣੇ ਦੂਏ ਵੀ ਆਏ ਜਣੇ ਕੋਈ ਨਹੀਂ ਦੋ ਇੱਕ ਦੂਏ ਦਾ ਪੂਰਕ ਨੇ ਝੂਠ ਇੱਕ ਦੂਏ ਦਾ ਪੂਰਕ ਹੁੰਦਾ ਇਹ ਬੜਾ ਗੁਰਮੁਖ ਹੈ ਇਹ ਬੜੇ ਮਹਾਪੁਰਸ਼ ਨੇ ਉਹਨੇ ਚੋਰ ਨੂੰ ਮਹਾਪੁਰਸ਼ ਬਣਾਤਾ ਉਹਨੇ ਚੋਰ ਨੂੰ ਗੁਰੂ ਬਣਾਤਾ ਗੁਰਮੁਖ ਵੀ ਭਗਤ ਹੁੰਦਾ ਹੈ ਬੜੀ ਡਿਗਰੀ ਦੇ ਸੀ ਭਗਤ ਤਾਂ ਬਹੁਤ ਡਿਗਰੀ ਬੜੀ ਹੈ ਉਹਨੇ ਦੂਏ ਚੋਰ ਨੂੰ ਮਹਾਪੁਰਖ ਬਣਾਤਾ ਮਹਾਪੁਰਖ ਪਰਮੇਸ਼ਰ ਹੁੰਦਾ ਆਪਣੇ ਨਾਲ ਬੜਾ ਕਿਉਂਕਿ ਹੋਰ ਕੋਈ ਜਿਹਦੀ ਬਾਣੀ ਆ ਉਹਨੂੰ ਮਹਾਪੁਰਖ ਮੰਨਿਆ ਗੁਰਬਾਣੀ ਇਹ ਬਾਣੀ ਮਹਾਪੁਰਖ ਇੱਕੋ ਆਦਮੀ ਦੀ ਬਾਣੀ ਹੈ ਅਸਲ 'ਚ ਨਾ ਨਾਨਕ ਦਾ ਕਸੂਰ ਹੈ ਨਾ ਕਿਸੇ ਭਗਤ ਦਾ ਕਸੂਰ ਹੈ ਜੋ ਬਲਾਵੋ ਤੇ ਨਾਨਕ ਦਾਸ ਬੋਲੇ ਇਹ ਪਾਣਾ ਲਹਿ ਸਜਾਏ ਕਿ ਫਿੱਕਾ ਮੂਰਖ ਆਖੀਏ ਇਹ ਜਿਵੇਂ ਕਹਾਇਆ ਪਰਮੇਸ਼ਰ ਨੇ ਉਹਨਾਂ ਨੇ ਉਹ ਕਹਿਤਾ ਉਹਨਾਂ ਦੀ ਵੀ ਕੋਈ ਕਸੂਰ ਨਹੀਂ ਹੈ ਉਹਨਾਂ ਨੂੰ ਬੋਲਣਾ ਪਿਆ ਦਸਮ ਪਾਸ਼ਾ ਵੀ ਕਹਿ ਰਹੇ ਨੇ ਜੋ ਪ੍ਰਭ ਕਹਾ ਸੋਈ ਹੋ ਕਹਿ ਹੋ ਜੋ ਮੈਨੂੰ ਆਖਿਆ ਪ੍ਰਭੂ ਨੇ ਮੈਂ ਉਹੀ ਕਹਿ ਰਿਹਾ ਔਰ ਕਿਸੇ ਕਿਸੂ ਸੇ ਬੈਰ ਨਾ ਕਹਿ ਹੋ ਕੋਈ ਇਹ ਮਤ ਸਮਝ ਲਓ ਵੀ ਸਾਨੂੰ ਲਗਾ ਕੇ ਗੱਲ ਕਹਿ ਰਿਹਾ ਹੈ ਮੈਂ ਕਿਸੇ ਨਾਲ ਵੈਰ ਕਰਕੇ ਕੋਈ ਗੱਲ ਨਹੀਂ ਕਹਿ ਰਿਹਾ ਮੈਨੂੰ ਕਿਸੇ ਨਾਲ ਕੋਈ ਵੈਰ ਨਹੀਂ ਪਰ मेरी मजबूरी है जो मैं तो कहाया कह ਪ੍ਰਿਥਤ ਹੈ ਮਜਬੂਰੀ ਹੈ ਗੁਰਬਾਣੀ ਸਾਡੀ ਇਹ ਮਜਬੂਰੀ ਹੈ ਕਿ ਜੋ ਲਿਖਿਆ ਹੋਇਆ ਉਹ ਕਹਿਣਾ ਪੈਣਾ ਉਹ ਕਹਿਣਾ ਆ ਬੋਲੀ ਨੂੰ ਖਰਚ ਲੱਗਦਾ ਕਿ ਮਿੰਟ ਮਿੰਟ ਦਾ ਕਰਨ ਵਾਲੀ ਬੋਲੀ ਨਹੀਂ ਹੈ ਸੱਚ ਦੀ ਆਵਾਜ਼ ਤੋਂ ਦਾ ਸ਼ੇਰ ਦੀ ਦਹਾੜ ਨਾਲ ਮੁਕਾਬਲਾ ਕੀਤਾ ਹੈ ਸ਼ੇਰ ਦੀ ਜਿਹੜੀ ਆਵਾਜ਼ ਹੁੰਦੀ ਹੈ ਕਿਸੇ ਨੂੰ ਚੰਗੀ ਲੱਗਦੀ ਜੰਗਲ 'ਚ ਔਰ ਨਾ ਸ਼ੇਰ ਦੀ ਆਵਾਜ਼ ਚੰਗੀ ਲੱਗਦੀ ਹੈ ਜੇ ਸ਼ੇਰ ਬੋਲਦਾ ਜੰਗਲ ਬੋਲਦਾ ਸਹਿਮ ਜਾਂਦੇ ਨੇ ਸਾਰੇ ਡਰ ਜਾਂਦੇ ਨੇ ਭੀਤ ਹੋ ਜਾਂਦੇ ਨੇ ਜਿਹੜੀ ਆਵਾਜ਼ ਭੀਤ ਕਰਨ ਵਾਲੀ ਹੋਵੇ ਚੰਗੀ ਲੱਗਦੀ ਹੋਣੀ ਬੰਬ ਚੱਲ ਜਾ ਸ਼ਹਿਰ ਦੇ ਵਿੱਚ ਕੋਈ ਹਵਾਈ ਜਹਾਜ਼ ਬੰਬ ਛੱਡਦੇ ਆ ਕੇ ਸਾਰੇ ਦਾ ਹਿਲ ਜਾਂਦਾ ਸ਼ਹਿਰ ਚੰਗਾ ਲੱਗਦਾ ਹੋ ਕਿਤੇ ਇਹ ਜਦੋਂ ਸੱਚ ਪ੍ਰਗਟ ਹੁੰਦਾ ਦਹਿਲ ਜਾਂਦੇ ਨੇ ਦਹਿਲ ਦੁਰਮਤਾਂ ਸਭ ਦਹਿਲ ਜਾਂਦੀਆਂ ਨੇ ਸਮਾਧੀਆਂ ਭੰਗ ਹੋ ਜਾਂਦੀਆਂ ਨੇ ਇੱਕ ਨਕਸ਼ਾ ਖਿੱਚਿਆ ਦਸਮ ਪਾਸ਼ਾ ਨੇ ਚੰਡੀ ਚਰਿੱਤਰ ਦੇ ਵਿੱਚ ਕਹਿੰਦਾ ਮੇਰ ਹਲਿਓ ਸੁਬੇਰ ਪਰਬਤ ਹਿੱਲ ਗਿਆ ਸਮਾਧੀਆਂ ਢੋਲ ਗਈਆਂ ਸ਼ਿਵ ਜੀ ਦੀ ਸਮਾਧੀ ਢੋਲ ਗਈ ਜਦ ਪਤਾ ਲੱਗਾ ਚੰਡੀ ਪ੍ਰਗਟ ਹੋ ਗਈ ਸ਼ਿਵ ਜੀ ਨੇ ਕਿਹਾ ਵੀ ਤੂੰ ਗਿਆ ਤੇਰਾ ਪਰਪੰਚ ਗਿਆ ਹੁਣ ਤੈਨੂੰ ਪਤਾ ਨਹੀਂ ਹੋ ਗਿਆ ਨੇ ਟੇਕਣਾ ਬੇਰ ਹਲਿਓ ਦਹਿਲਿਓ ਸੁਰ ਲੋਕ ਸੁਰਗ ਲੋਕ ਦੇ ਵਿੱਚ ਦਹਿਲ ਕਹਲਕਾ ਮਚ ਗਿਆ ਦਹਿਲ ਗਏ ਸਾਰੇ ਸੁਰਗ ਲੋਕ ਕੌਣ ਸੀ ਵਿਸ਼ਨੂੰ ਦੇ ਅਵਤਾਰ ਵੀ ਸਾਡੇ ਵੀ ਮਾਨਤਾ ਨਹੀਂ ਰਹਿਣੀ ਹੁਣ ਜਗਾ ਦਲ ਸੁੰਭਨ ਸੁੰਭ ਕੇ ਦੌੜੇ ਅਜੋ ਤਾਂ ਦੌੜੇ ਚੱਡੀ ਤਾਂ ਪ੍ਰਗਟ ਬਾਤ ਹੁੰਦੀ ਹੈ ਅਜੋ ਤਾਂ ਜਿਹੜੇ ਚਰਚਾ ਕਰਨਾ ਇਹਨਾਂ ਨੇ ਤਰਖੀਲ ਉਹੀ ਮਦਾਨ ਚਾਹੇ ਤੇ ਆ ਜੱਦੇ ਹੁਣ ਮਗਰ ਪੈ ਨਾ ਕੈਮਰੇ ਵਾਲੇ ਸਿੰਘ ਆਪਰੇਸ਼ਨ ਵਾਲੇ ਇਹ ਸਾਰੇ ਦਹਲੇ ਪਏ ਨੇ ਸੰਤ ਆ ਸਾਰੇ ਸਿਆਸਤਦਾਨ ਦਹਲੇ ਪਏ ਨੇ ਟਹਿਰ ਪਿਆ ਹੋਇਆ ਸਾਰਿਆਂ ਦੇ ਜਿੰਨੇ ਨੋਟ ਫੜੇ ਨੇ ਕਈ ਜਗ੍ਹਾ ਰਿਸ਼ਵਤ ਲੈਂਦੇ ਅਸੰਤਾਂ ਤੇ ਹੋਰ ਇਹ ਸਾਰੇ ਦਹਲੇ ਪਏ ਨੇ ਇਹਨਾਂ ਤੋਂ ਵੀ ਦਹਲ ਜਾਂਦੇ ਨੇ ਤਾਂ ਬੇਰ ਹਲਿਓ ਦਹਲਿਓ ਸੁਰ ਲੋਕ ਜਵਾ ਦਲ ਸੁਭ ਦਸੁਭ ਕੇ ਦੌੜੇ ਜਦੋਂ ਇਹ ਦਾਲ ਆਏ ਨਾ ਮੈਦਾਨ 'ਚ ਬਾਹਰ ਸਟਿੰਗ ਆਪਰੇਸ਼ਨ ਵਾਲਿਆਂ ਦੇ ਜਿਵੇਂ ਤਰਖੀਲ ਨੇ ਉਹਨਾਂ ਨੇ ਕਹਿਤਾ ਵੀ ਸਾਨੂੰ 5 ਲੱਖ ਰੁਪਇਆ ਦਿੰਦੇ ਆ ਸਾਨੂੰ ਕੋਈ ਜੋਤਸ਼ੀ ਦੱਸੇ ਸਾਡੇ ਸਵਾਲਾਂ ਦੇ ਜਵਾਬ ਜ਼ਹਿਰ ਪੈ ਜੂਗਾ ਸਾਰੇ ਤੇ ਪੈ ਜਾਂਦਾ ਜਦੋਂ ਸੋਨਾ ਤੁਹਾਡੇ ਕੋਲ ਮੋਹਰਾ ਸਾਡੇ ਕੋਲ ਜਾਲੀ ਨੇ ਜਾਂ ਸਾਡੇ ਕੋਲ ਕਰੰਸੀ ਜਾਲੀ ਹੈ ਜਦੋਂ ਆ ਗਿਆ ਨਾ ਮੌਕਾ ਵੀ ਲਾਓ ਵੀ ਹੁਣ ਇਹਦਾ ਚੈੱਕ ਕਰੀਏ ਟੈਸਟ ਕਰੀਏ ਔਰ ਟੈਸਟ ਉਥੇ ਹੋਵੇ ਸਹੀ ਜਿਹਦੇ ਕੋਲ ਹੁੰਦੀ ਉਹਨੂੰ ਦਹਿਲ ਪੈ ਜਾਂਦਾ ਹੁੰਦਾ ਸੁਪਾਇ ਜਾਣਾ ਦਾ ਪਤਾ ਹੀ ਹੈ ਕਿ ਫੜੀ ਜਾਣੀ ਇਹਨਾਂ ਤੁਸੀਂ ਇਹ ਸਭ ਝੂਠ ਫੜਿਆ ਜਾਣਾ ਉਹ ਫੜਿਆ ਜਾਂਦਾ ਹੁੰਦਾ ਝੂਠ ਕੂੜ ਖੁੱਟੇ ਨਾਨਕਾ ਔੜਕ ਆਖਰ ਦੁਨੀਆ ਹੀ ਐਡੀ ਸੂਝਵਾਨ ਹੋ ਜਾਂਦੀ ਹੈ ਦੁਨੀਆ ਦੀ ਹੀ ਬੁੱਧ ਐਡੀ ਡਿਵੈਲਪ ਹੋ ਜਾਂਦੀ ਹੈ ਪਬਲਿਕ ਹੀ ਇੰਨੀ ਸਿਆਣੀ ਹੋ ਜਾਂਦੀ ਹੈ ਝੂਠੇ ਧਰਮ ਇਹਨਾਂ ਨੂੰ ਸੈਟੀਸਫਾਈ ਨਹੀਂ ਕਰਾ ਸਕਦੇ ਇਹਨਾਂ ਦੇ ਵਿੱਚ ਇੱਕ ਅਸ਼ਾਂਤੀ ਪੈਦਾ ਹੁੰਦੀ ਹੈ ਧਰਮਾਂ ਦੇ ਖਿਲਾਫ ਕਿ ਸੱਚ ਕੀ ਹੈ ਉਹ ਜਾਣਨ ਵਾਸਤੇ ਸੱਚ ਜਣਾਉਣ ਦੀ ਕਪੈਸਿਟੀ ਇਹਨਾਂ ਧਰਮਾਂ 'ਚ ਹੈ ਨਹੀਂ ਇਹਨਾਂ ਮੱਤਾਂ 'ਚ ਹੈ ਨਹੀਂ ਤੇ ਫਿਰ ਉਹ ਸੱਚ ਧਰਮ ਨੂੰ ਅੱਗੇ ਆਉਣਾ ਪੈਂਦਾ ਕਈ ਵਾਰ ਤਾਂ ਆਪ ਲੈ ਕੇ ਆਉਂਦੇ ਨੇ ਇਹੀ ਇਹਨਾਂ ਨੂੰ ਜਦ ਵਕਤ ਪੈ ਜਾਂਦਾ ਹੈ ਜਿਵੇਂ ਹਰੇਕ ਘੇਰ ਲੈਂਦਾ ਹੈ ਕਾਲ ਤਖਤ ਵਾਲਿਆਂ ਨੂੰ ਜਿਹੜੀ ਗੱਲ ਦਿੰਦੇ ਨੇ ਮੈਂ ਆਪੇ ਫਸ ਜਾਂਦੇ ਨੇ ਪੱਲੇ ਤਾਂ ਕੁਛ ਹੈ ਨਹੀਂ ਵਿਚਾਰਿਆਂ ਦੇ ਸਭ ਹੈ ਤਾਂ ਆਟੇ ਦੇ ਦੀਵੇ ਬਣਾਏ ਹੋਏ ਆਟੇ ਦੇ ਦੀਵੇ ਨੂੰ ਬਾਹਰ ਰੱਖਦੇ ਕੌਣ ਹੈ ਜਦੋਂ ਜਾ ਕੇ ਅੰਦਰ ਚੂਹੇ ਨਹੀਂ ਛੱਡਦੇ ਕੌਣ ਉਹ ਤਾਂ ਰਾਖੀ ਨਾਲ ਰਹਿੰਦੇ ਹੁੰਦੇ ਨੇ ਆਪਣੇ ਆਪ ਉਹਨਾਂ ਦਾ ਕੋਈ ਵਿਚਾਰਿਆ ਨਾ ਇਹ ਤਾਂ ਇਹਨਾਂ ਸਿਆਸਤਦਾਨਾਂ ਦੇ ਆਸਰੇ ਨੇ ਜਾਟੇ ਦਾ ਦੀਵਾ ਬਾਹਰ ਰੱਖੂ ਤਾਂ ਡੰਡੇ ਵਾਲਾ ਚਾਹੀਦਾ ਕੌਣ ਨਾ ਲੈ ਜਵੇ ਤਾਂ ਫੁਰਸ ਚਾਹੀਦੀ ਹੈ ਨਾਲ ਅੰਦਰ ਹੋਵੇ ਤਾਂ ਵੀ ਰੱਖੀ ਚਾਹੀਦੀ ਹੋਦੀ ਚੂਹੇ ਨਾਲ ਲੈ ਜਾਣ ਇਹਨਾਂ ਨੂੰ ਅੰਦਰ ਬਾਹਰ ਖਤਰਾ ਹੀ ਰਹਿੰਦਾ ਝੂਠ ਨੂੰ ਤਾਂ ਹਮੇਸ਼ਾ ਖਤਰਾ ਰਹਿੰਦਾ ਸੱਚ ਹੁੰਦੇ ਹੋਏ ਵੀ ਝੂਠ ਨੂੰ ਖਤਰਾ ਹੋਵੇ ਸੱਚ ਨੂੰ ਨਹੀਂ ਅਪਣਾਇਆ ਸੱਚ ਹੁੰਦੇ ਹੋਏ ਵੀ ਸੱਚ ਨੂੰ ਨਹੀਂ ਅਪਣਾਇਆ ਇਹਦਾ ਖਮਿਆਜ਼ਾ ਭੁਗਤ ਰਹੇ ਨੇ ਅਸਲ 'ਚ ਇਹ ਖਮਿਆਜ਼ਾ ਤਾਂ ਭੁਗਤਣਾ ਪਊਗਾ ਖਮਿਆਜ਼ਾ ਦੇ ਭੁਗਤਣਾ ਪਊਗਾ ਮਿੱਠਾ ਉਹ ਮਿੱਠਾ ਖਾ ਲਿਆ ਜ਼ਿਆਦਾ ਉਹਨੇ ਕਰਤੀ ਸ਼ੂਗਰ ਨਕਲੀ ਮਿੱਠਾ ਹੁੰਦਾ ਨਾ ਸ਼ੂਗਰ ਕਰ ਦਿੰਦਾ ਫਿਰ ਕੁਰਬਾਨ ਕੀਤਾ ਤੇ ਸੇ ਬਿਟੋ ਜਿਨ ਮੋਹ ਉਠਾ ਸ਼ੁਕਰ ਕਰਤੀ ਸ਼ੁਕਰ ਸ਼ਰੀਰ ਗਾਲ ਤੇ ਸ਼ੁਕਰ ਦਾ ਗਾਲ ਦਿੰਦੀ ਹੈ ਸਾਰੇ ਸ਼ਰੀਰ ਜੇ ਮਨ ਜਾਣਾ ਸੂਲੀਆਂ ਸੋ ਕਿਉਂ ਮਿੱਠਾ ਖਾਏ ਜੇ ਪਤਾ ਹੁੰਦਾ ਨਾ ਇਹ ਮੁਸੀਬਤ ਪੈਣੀ ਹੈ ਤਾਂ ਮਿੱਠਾ ਕਿਉਂ ਖਾਂਦੇ ਹੁਣ ਤਾਂ ਮਿੱਠਾ ਖਾ ਲਿਆ ਮਿੱਠਾ ਕਰਕੇ ਖਾਇਆ ਉਹ ਸਾਤੋਂ ਵਧਿਆ ਰੋਗ ਸੁਧ ਵਿਧਾਨ ਛੋੜਿਆ ਤਾਂ ਲੱਗਾ ਵਿਯੋਗ ਜਦ ਬਿਠਾ ਕਰਕੇ ਮੋਹ ਖਾ ਲਿਆ ਨਾ ਫਿਰ ਜਿਹੜਾ ਸ਼ੁੱਧ ਮਾਨਵ ਉਹਦੇ ਨਾਲੋਂ ਬੁੱਧੀ ਅਲੱਗ ਹੋ ਸ਼ੁੱਧ ਵਿਧਾਰ ਛੋੜਿਆ ਤੇ ਬਹੁਤ ਪੰਕਤੀਆਂ ਪਈਆਂ ਨੇ ਗੁਰਬਾਣੀ ਇਹਨਾਂ ਨੂੰ ਤਾਂ ਪਰਵਾਹ ਨਹੀਂ ਸੀ ਇਸ ਗੱਲ ਦੀ ਵੀ ਜਿਹੜਾ ਬੋਲੂਗਾ ਉਹ ਅਸੀਂ ਗੱਲ ਦੱਸਦੇ ਸਤਿਗੁਰ ਡਰਾ ਦਾਂਗੇ ਸੱਚ ਵੀ ਡਰਦਾ ਹੁੰਦਾ ਹੈ ਸੱਚ ਸੱਚ ਡਰਿਆ ਕਦੇ ਨਾਲੇ ਤੁਸੀਂ ਕਹਿੰਦੇ ਹੋ ਉੱਥੇ ਬੰਦ-ਬੰਦ ਘਟਾ ਲੈ ਕਰ ਲਿਆ ਖੋਪਰੀ ਨਾਲ ਲਾ ਲਈ ਨਾਲੇ ਸੱਚ ਨੂੰ ਡਰਾਉਣ ਨੂੰ ਆ ਬਹਿ ਗਏ ਹੁਣ ਇਹ ਨਹੀਂ ਡਰਦਾ ਹੁੰਦਾ ਸੱਚ ਕਿਸੇ ਸੱਚ ਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰੀਦੀ ਹੁੰਦੀ ਪੁੱਠਾ ਪੈ ਜਾਂਦੀ ਹੁੰਦੀ ਇਹ ਗੱਲ ਜਿਹੜਾ ਸੱਚ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪੁੱਠੀ ਪੈ ਗਈ ਉਹਨੂੰ ਗੱਲ ਉਹ ਆਪੇ ਡਰ ਜਾਂਦਾ ਹੁੰਦਾ ਫਿਰ ਪਰ ਅੰਗਰੇਜ਼ ਪਿਆ ਪਿਆ ਥੱਲੇ ਮੰਜੇ ਤੇ ਥੱਲੇ ਡਿੱਪਦਾ ਹੁੰਦਾ ਸੀ ਐਸਾ ਸੁਪਨਾ ਆਉਂਦਾ ਤਾਂ ਥੱਲੇ ਡਿੱਪਦਾ ਸੀ ਇੰਨਾ ਭੈਫੀਤ ਹੋ ਗਿਆ ਸੀ ਨੌਵੇਂ ਪਾਸ਼ਾ ਦੇ ਕਸਮ ਤੋਂ ਬਾਅਦ ਬਿਆਕੁਲ ਹੋ ਗਿਆ ਸੀ ਬਿਆਕੁਲ ਸੀ ਤਾਂ ਕਰ ਬੈਠਿਆ ਬਦਵੰਤ ਆਰਾ ਤਾਂ ਚਲਾ ਬੈਠਿਆ ਮਤੀ ਦਾਸ ਤੇ ਉਹ ਪਵਾਨ ਤਾਂ ਬੈਠਿਆ ਦੇ ਗਿਆ ਦੇ ਵਿੱਚ ਜਾਂ ਪਤਾ ਲੱਗਿਆ ਨਾ ਵੀ ਇਦਾਂ ਕੁਝ ਹੋ ਗਿਆ ਜੇ ਤਾਂ ਥੱਲੇ ਡੇ ਪੈਂਦਾ ਸੀ ਸੁਖਰੀ ਹੜਬੜਾ ਕੇ ਇਹ ਤਾਂ ਸੌਖੀ ਗੱਲ ਨਹੀਂ ਹੈਗੀ ਉਹ ਤਾਂ ਕੱਟ ਗਿਆ ਆਪਣੇ ਉਹਨੇ ਕਹੇ ਹੋ ਕੇ ਮਿਲ ਗਿਆ ਇਹ ਇਹ ਤਾਂ ਖੁਦਾਈ ਬੰਦੇ ਸੀ ਜਿਹੜਾ ਖੁਦਾਈ ਬੰਦੇ ਸੀ ਤੂੰ ਕੀ ਗੱਲ ਹੈ ਇਹ ਤਾਂ ਬਹੁਤ ਅਪਰਾਧ ਹੋ ਗਿਆ ਸੀ ਵਜ ਬਦਲ ਗਿਆ ਵੀ ਅਪਰਾਧ ਹੋ ਗਿਆ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਦੁਨੀਆ ਦੇ ਅੰਦਰ ਪੈਰ ਪਸਾਰਦੇ ਨੇ ਫੈਲੇ ਨੇ ਕਬੀਰ ਚੇਲੇ ਬਹੁਤੀਏ ਕੈਸੋ ਕੀ ਉਹਨਾਂ ਵੀ ਤਾਂ ਫੈਲ ਗਏ ਸੇ ਵਾਲਾ ਫੈਲਦਾ ਹੀ ਜਾਂਦਾ ਆਧਾਰਾਂ ਫੈਲੇ ਹੋਏ ਸੀ ਇਹ ਹੋਰ ਗੁਰਕਾਂ ਦੇ ਵਿੱਚ ਦੇਰੇ ਬਣਾਉਂਦੇ ਨੇ ਫੈਲਦੇ ਨੇ ਪ੍ਰਮੁੱਖ ਬਾਣੀਆਂ ਫੈਲੀਆਂ ਹੋਈਆਂ ਜਿਹਨੇ ਹੋਰ ਕੀ ਹੈ ਉਹ ਜਿਹੜੇ ਜ਼ਿਆਦਾ ਫੈਲਦੇ ਨੇ ਝੂਠ ਫੈਲਦਾ ਹੁੰਦਾ ਸੱਚ ਨੂੰ ਫੈਲਣ ਦੀ ਲੋੜ ਨਹੀਂ ਹੁੰਦੀ ਸੱਚ ਦੀ ਖੁਸ਼ਬੂ ਨੂੰ ਫੈਲਣ ਦੀ ਲੋੜ ਨਹੀਂ ਆਪੇ ਫੈਲ ਜਾਂਦੀ ਹੈ ਹਵਾ ਬਣਾ ਲੈਂਦੀ ਹੈ ਖੁਸ਼ਬੂ ਨੂੰ ਖੁਸ਼ਬੂ ਨਹੀਂ ਫੈਲਦੀ ਹੁੰਦੀ ਖੁਸ਼ਬੂ ਤਾਂ ਹਵਾ ਹੀ ਫੈਲਾ ਲੈਂਦੀ ਹੈ ਜਿੰਨਾ ਮਰਜ਼ੀ ਖੁਸ਼ਬੂ ਜੋ ਲਾ ਲੈ ਮੈਂ ਨਹੀਂ ਫੈਲਣਾ ਤਾਂ ਫੈਲ ਜਾਂਦੀ ਹੈ ਹਵਾ ਆਪੇ ਫੈਲੀ ਜਾਣਾ ਨੇ ਸੱਚਾ ਸੱਚ ਪ੍ਰਗਟ ਹੁੰਦਾ ਇੱਕ ਨੇ ਸੁਣਿਆ ਦੂਏ ਨੇ ਸੁਣਿਆ ਦੂਏ ਨੇ ਸੁਣਿਆ ਚੌਥੇ ਨੇ ਸੁਣਿਆ ਚੌਥੇ ਨੇ ਸੁਣਿਆ ਪੰਜ ਗਾਂ ਦੇ ਗਾਂ ਆਪੇ ਵਧੀ ਜਾਂਦਾ ਝੂੜ ਦਾ ਤਾਂ ਐਂਡ ਹੈ ਕਿਤੇ ਝੂੜ ਨੂੰ ਤਾਂ ਕੋਈ ਨਾ ਕੋਈ ਸਾਣਾ ਕੱਟ ਦਿੰਦਾ ਇਹਨੂੰ ਕੱਟਣ ਵਾਲਾ ਕੋਈ ਨਹੀਂ ਨਾ ਹੁੰਦਾ ਇਹ ਸਾਰਿਆਂ ਦੀ ਬੁੱਧੀ ਦੇ ਉੱਪਰ ਹੁੰਦਾ ਸਿਆਣੇ ਬੁੱਧੇ ਸੰਸਾਰ ਹੈਗੇ ਗਈ ਨੇ ਸੰਸਾਰ ਭਰਿਆ ਪਿਆ ਸਿਆਣਿਆਂ ਨਾਲ ਨਹੀਂ ਹੈ ਸਿਆਣੇ ਹੈ ਦੀ ਹਾਂ ਪਰ ਛਿੱਦੇ ਛਿੱਦੇ ਨੇ ਨਾ ਜਿਵੇਂ ਚਰੇ ਜਾ ਕੇ ਮੁੱਕੀ ਬੀਜਦੇ ਤੇ ਉਹਦੇ ਸੀ ਨਾ ਰਲਾ ਕੇ ਕੋਈ ਕੋਈ ਨਾਲ ਵਿੱਚ ਚਰੀ ਹੋ ਜਾਂਦੀ ਵਿੱਚ ਮੁੱਕੀ ਹੋ ਜਾਂਦੀ ਉਹ ਵੀ ਕੋਈ ਕੋਈ ਦਾਣਾ ਹੈਗਾ ਦਾਲ ਹੋ ਜਾਂਦੀ ਹੈ ਅਠ ਸੜ ਤੀਰਥ ਜੇ ਨਾ ਹੋਵੇ ਤਰੇ ਨਾ ਹੀ ਮੈਲ ਠਾੜ ਤੀਰਥਾਂ ਦਾ ਨਾਉਂਦਾ ਹੈ ਸ੍ਰੀ ਚੰਦ ਵੀ ਉਹਨਾਂ ਦੇ ਵਿੱਚ ਹੀ ਸੀ ਫੈਲਿਆ ਹੋਇਆ ਪਹਿਲੇ ਫੈਲੇ ਫਲਾਂ ਚ ਗੁਰੂ ਬਣ ਗਿਆ ਸੀ ਛਾੜ ਤੀਰਥ ਨਹਾਈਏ ਜੇ ਕਹਿੰਦੇ ਉਸਰੇ ਨਾ ਹੀ ਮਾਰ ਦੇ ਫਿਰੇ ਜਾਓ ਦੁਨੀਆ ਚਾਹੇ ਜਿੰਨੀ ਮਰਜ਼ੀ ਇੱਜ਼ਤ ਹੋਵੇ ਤੁਹਾਡੀ ਅੰਦਰ ਦੀ ਮਾਰ ਨਹੀਂ ਤੁਸੀਂ ਅੰਦਰੋਂ ਝੂਠੇ ਪੈਜ ਬਾਹਰ ਆਊਟਸਾਈਡ ਦੀ ਜੇ ਨਾ ਹੋਵੇ ਉਸਰੇ ਨਾ ਹੀ ਮਾਰ ਜੇ ਅੰਦਰੋਂ ਝੂਠ ਹੈ ਨਾ ਤੁਹਾਡੇ ਝੂਠ ਛੱਡਿਆ ਨਹੀਂ ਤੁਸੀਂ ਅੰਦਰੋਂ ਕੀ ਫਰਕ ਪਊਗਾ ਸਾਰੀ ਦੁਨੀਆ ਕਹਿੰਦੀ ਅਕਾਲ ਤਖਤ ਦਾ ਜਹਦਾਰ ਆਇਆ ਸਿੱਖ ਧਰਮ ਕੁਛ ਵੀ ਇਹਦਾ ਨਾ ਬਣਵਾਲਾ ਜਿਸ ਦਾ ਝੂਠ ਹੈ ਆ ਪਿਛਲੇ ਜਹਦਾਰ ਸੀਗੇ ਕੋਈ ਪੁੱਛਦਾ ਹੈ ਕੇਵਲ ਸੁਧੀ ਕੌਣ ਪੁੱਛਦਾ ਪੁੱਛਦਾ ਕੋਈ ਅਦੂਆ ਸੀ ਪ੍ਰੋਫੈਸਰ ਦਰਸ਼ਨ ਸਿੰਘ ਕੋਈ ਪੁੱਛਦਾ ਆਦਮੀ ਦੀ ਆਪਣੀ ਕਾਬਲੀਅਤ ਨਹੀਂ ਸੀ ਸਿਰਫ ਉਹ ਸੀਟ ਹੈ ਇੱਕ ਅੱਜ ਜੀ ਲੱਗਿਆ ਹੋਇਆ ਅੱਜ ਲੱਗਿਆ ਹੋਇਆ ਸਲਾਮਾਂ ਨੇ ਪ੍ਰਾਈਮ ਮਿਨਿਸਟਰ ਜਿਹਨਾਂ ਪ੍ਰਾਈਮ ਮਿਨਿਸਟਰ ਸਲਾਮਾਂ ਨੇ ਬਾਅਦ ਕੋਈ ਪੁੱਛਦਾ ਹੁਣ ਇਹ ਬਜਰਾਲ ਵੀ ਤੇ ਆਪਣੇ ਉਹ ਠੀਕ ਆ ਕੁਝ ਲੈਵਲ ਤੇ ਹੈ ਪਰ ਉਹ ਗੱਲ ਥੋੜੀ ਹੈ ਜੀ ਉਦੋਂ ਸੀ ਪਾਵਰ ਨਹੀਂ ਰਹਿੰਦੀ ਇਹ ਤਾਂ ਸੰਸਾਰੀ ਤਾਂ ਇਹ ਜੀ ਗੱਲ ਹੈ ਸੰਸਾਰੀ ਦਿੱਤਾ ਇਹ ਜੀ ਉਹ ਗੱਲ ਹੈ ਭਗਤਾਂ ਨੇ ਕਿਸੇ ਨੂੰ ਭਗਤ ਕਿਸੇ ਨੂੰ ਦੇਖੇ ਵੀ ਨਹੀਂ ਕਿਸੇ ਮਿਲੇ ਵੀ ਨਹੀਂ ਕਿਸੇ ਨੂੰ ਉਹ ਕੀ ਹੈ ਕੀ ਗੱਲ ਹੈ ਉਹਨਾਂ ਦੀ ਇੱਜ਼ਤ ਸਾਰਿਆਂ ਦੇ ਮਨਾਂ 'ਚ ਕਿਉਂ ਹੈ ਇਹਨਾਂ ਦੀ ਕਿਉਂ ਨਹੀਂ ਕਿਉਂ ਜਦੇ ਹਟ ਜਾਂਦੀ ਹੈ ਬਸ ਗੱਲ ਇਹ ਵਿਚਾਰ ਲੋ ਉਹ ਸੱਚ ਦੀ ਇੱਜ਼ਤ ਹੈ ਉਹ ਵੇਖਾ ਰਹਿਣ ਵਾਲੀ ਇੱਜ਼ਤ ਹੈ ਇਹ ਜਿਹੜੀ ਦੁਨੀਆ 'ਚ ਫੈਲ ਕੇ ਇੱਜ਼ਤ ਹੈ ਇਹ ਤਾਂ ਹੈ ਇਹ ਤਾਂ ਉਹ ਗੱਲ ਹੈ ਕੱਚਾ ਰੰਗ ਸੁਭਕਾ ਜਿਵੇਂ ਫੁੱਲ ਦਾ ਰੰਗ ਹੁੰਦਾ ਉਹ ਜਦੋਂ ਹੀ ਦੋ ਚਾਰ ਦਿਨ ਦਾ ਹੁੰਦਾ ਨਾ ਕੱਚਾ ਰੰਗ ਫੁੱਲ ਦਾ ਰੰਗ ਕੀ ਹੁੰਦਾ ਪੱਤੀ ਸੁੱਕੀ ਰੰਗ ਬਦਲ ਗਿਆ ਬੁਝਾਉਂਦੀ ਸਾਰੇ ਬਦਲ ਜਾਂਦਾ ਰੰਗ ਸੱਚ ਦਾ ਰੰਗ ਪੱਕਾ ਹੈ ਹਮੇਸ਼ਾ ਰਹਿਣ ਵਾਲਾ ਹੈ ਸੱਚ ਦੀ ਇੱਜ਼ਤ ਹਮੇਸ਼ਾ ਰਹਿਣ ਵਾਲੀ ਹੈ ਜਿਹੜੇ ਸਿਆਣੇ ਨੇ ਉਹ ਨੇ ਜਿਹੜੇ ਸੱਚ ਨਾਲ ਜੁੜਦੇ ਨੇ ਗੁਰਬਾਣੀ ਸਿਆਣੇ ਉਹਨਾਂ ਨੂੰ ਮੰਨਦੀ ਹੈ ਜਿਹੜੇ ਸੱਚ ਨਾਲ ਜੁੜੇ ਨੇ ਜਾਓ ਪੁੱਛੋ ਜਾਏ ਪੁੱਛੋ ਸਿਆਣਿਆਂ ਇੱਕ ਸਿਆਣੇ ਨੇ ਇੱਕ ਬਹੁਤ ਸਿਆਣੇ ਨੇ ਦੋ ਲਫ਼ਜ਼ ਨੇ ਉਹਨੇ ਬਹੁਤ ਸਿਆਣੇ ਨੇ ਆਪਾਂ ਕਹਿੰਦੇ ਤਾਂ ਜ਼ਿਆਦਾ ਸਿਆਣਾ ਆਪਾਂ ਵੀ ਬੋਲਦੇ ਆ ਇਹ ਤਾਂ ਬਹੁਤਾ ਸਿਆਣਾ ਹੈ ਬਹੁਤਾ ਸਿਆਣਾ ਉਲਟੀ ਸੈਂਸ ਵਿੱਚ ਲੈਂਦੇ ਆਪਾਂ ਬਹੁਤ ਸਿਆਣਪ ਜਮਕਾ ਪਾਉ ਵਿਆਪਾ ਇਹ ਜ਼ਿਆਦਾ ਸਿਆਣੇ ਨੇ ਜਿਹੜਾ ਅੰਦਰ ਝੂਠੇ ਨੇ ਪੈਜ ਬਾਹਰ ਹੈ ਸਾਇ ਸਿਆਣਪਾ ਲੱਖੋ ਇੱਕ ਨਾ ਚੱਲੇ ਨਾਲੇ ਉਹ ਸਿਆਣੇ ਨੇ ਨਹੀਂ ਤਾਂ ਜਾਏ ਪੁੱਛੋ ਸਿਆਣੇ ਅੱਗੇ ਮਰਨ ਕਿਨਾ ਸਿਆਣਿਆਂ ਨੂੰ ਪੁੱਛੋ ਭਾਈ ਜਾ ਕੇ ਅੱਗੇ ਮੇਲ ਕਿਨਾ ਦਾ ਹੁੰਦਾ ਹੈ ਕਿਨਾ ਦਾ ਅੱਗੇ ਜਾ ਕੇ ਮੇਲ ਹੁੰਦਾ ਕਿਨਾ ਦਾ ਨਹੀਂ ਮੇਲ ਹੁੰਦਾ ਸਿਆਣੇ ਉਹ ਨੇ ਜਿਨ੍ਹਾਂ ਨੇ ਸੱਚ ਬਣਾਇਆ ਹੈ ਮੂਰਖ ਉਹ ਨੇ ਜਿਨ੍ਹਾਂ ਨੇ ਝੂਠ ਬਣਾਇਆ ਸੱਚ ਗਿਆ ਸੱਚ ਸੁਣ ਕੇ ਵੀ ਮੰਨਿਆ ਨਹੀਂ ਸੱਚ ਸਮਝ ਕੇ ਵੀ ਮੰਨਿਆ ਨਹੀਂ ਉਹ ਮੂਰਖ ਨੇ ਚਲੋ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਉਹ ਗੱਲ ਦਾ ਉਹਨਾਂ ਨੂੰ ਮੂਰਖ ਨਹੀਂ ਕਹਿ ਸਕਦੇ ਪਤਾ ਹੀ ਨਹੀਂ ਲੱਗਿਆ ਸੁਣ ਕੇ ਸਮਝ ਕੇ ਵੀ ਮੰਨਿਆ ਨਹੀਂ ਭੂਲ ਜੇ ਕੋਈ ਕੌਡੀ ਹੱਥ 'ਚ ਹੈ ਹੀਰਾ ਪਿਆ ਹੈ ਪਤਾ ਵੀ ਇਹ ਹੀਰਾ ਫਿਰ ਵੀ ਕੌਡੀ ਦੀ ਸਿੱਟ ਕੇ ਹੀਰਾ ਪਾਉਂਦਾ ਫੜਦਾ ਫਿਰ ਉਹਨੂੰ ਸਿਆਣਾ ਦਾ ਕਹਿ ਨਹੀਂ ਸਕਦੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਜਿਨ ਪਟ ਅੰਦਰ ਜੋ ਅੰਦਰੋਂ ਦਾ ਸੱਚੇ ਸੁੱਚੇ ਨੇ ਪੱਟ ਦਾ ਮਤਲਬ ਪੱਟ ਦਾ ਕਪੜਾ ਹੁੰਦਾ ਨਾ ਰੇਸ਼ਮੀ ਅੰਦਰੋਂ ਮਲਾਇਮ ਨੇ ਕੋਮਲ ਨੇ ਪੱਥਰ ਨਹੀਂ ਅੰਦਰ ਪੱਥਰ ਦੇ ਲਿਆ ਨਾ ਬਾਹਰ ਗੁੱਦੜ ਬਾਹਰ ਭਾਵੇਂ ਉਹ ਰਬਦਾਸ ਵਾਲੀ ਗੱਲ ਹੈ ਬਾਹਰ ਉਹਨਾਂ ਦਾ ਸਰੀਰ ਤੇ ਕੱਪੜੇ ਵਧੀਆ ਹੈਗੇ ਕੜਕ ਭੜਕਦੀ ਉਹਨਾਂ ਦੀ ਗੁੱਦੜੇ ਹੈ ਹੀਰਾ ਇਹ ਅੰਦਰ ਲਾਲ ਹੈਗਾ ਤਾਂ ਜੇ ਦਲੀਰ ਚ ਵੀ ਲਪੇਟਿਆ ਹੋਇਆ ਫਿਰ ਵੀ ਕੀ ਹੈ ਉਹ ਚੋਰਾਂ ਤੋਂ ਸਮਾਂ ਚੰਗਾ ਹੈ ਚੋਰ ਨੂੰ ਨਹੀਂ ਪਤਾ ਲੱਗਦਾ ਵੀ ਹੀਰਾ ਇੱਥੇ ਸੋਨੇ ਦੀ ਰੱਬੀ ਚ ਪਿਆ ਹੋਵੇ ਅਗਲਾ ਨੂੰ ਖੋਲ ਕੇ ਦੇਖੂ ਬਸ ਜੇ ਲੀਰ ਗੱਦੀ ਜੀ ਲੀਰ ਤੇ ਬੈਠਿਆ ਹੋਇਆ ਉੱਥੇ ਸੜਕ ਤੇ ਰਾਜ ਵੀ ਪਿਆ ਹੋਵੇ ਲੱਗਦਾ ਹੋਇਆ ਕੀ ਸੜਿਆ ਹੋਇਆ ਕਹਿੰਦਾ ਉਹ ਬਜਿਆ ਰਹੂਗਾ ਚੋਰਾਂ ਤੋਂ ਬਜਿਆ ਰਹੂਗਾ ਸੰਸਾਰੀ ਲੋਕ ਇਹ ਆਪਣੇ ਮਤਲਬ ਨੂੰ ਸਾਡਾ ਸੰਤਾ ਹੋ ਜਾਂਦੇ ਹੁੰਦੇ ਨੇ ਇਹ ਸੱਚ ਮੰਨਣ ਵਾਸਤੇ ਨਹੀਂ ਜਾਂਦੇ ਤਾਂ ਕਰਕੇ ਜਿਹੜੇ ਦੂਏ ਧਰਮ ਨੇ ਉਹਨਾਂ ਨਾਲ ਲੋਕ ਜ਼ਿਆਦਾ ਜੁੜ ਜਾਂਦੇ ਨੇ ਜਿਹੜੇ ਇਹਨਾਂ ਦੀਆਂ ਇੱਛਾਵਾਂ ਦੀ ਪੂਰਤੀ ਦੀ ਅਰਦਾਸ ਕਰਦੇ ਨੇ ਇੱਛਾਵਾਂ ਇੱਛਾਵਾਂ ਨਹੀਂ ਪੂਰੀਆਂ ਹੁੰਦੀਆਂ ਕਿਸੇ ਤੋਂ ਕਹਿ ਦਿੰਦੇ ਨੇ ਜੀ ਇਹ ਦੇਵਤੇ ਨੇ ਫਲਾਣਾ ਸੁਖਬਾਰਾ ਇਹ ਰੋਹ ਵਾਰਾ ਝੂਠੀਆਂ ਕਹਾਣੀਆਂ ਹੀ ਨੇ ਰੋਡ ਪਰ ਚਲਾ ਕੇ ਘੜੀਆਂ ਹੋਈਆਂ ਤਾਂ ਲੋਕ ਆਪਣੇ ਲੋਭੀ ਹੈਗੇ ਨੇ ਤੁਰੇ ਰਹਿੰਦੇ ਨੇ ਵਿਚਾਰੇ ਉਹ ਵੀ ਕਿੱਥੇ ਲੱਗੇ ਨੇ ਉਹਨਾਂ ਦਾ ਵੀ ਰੋਜ਼ਗਾਰ ਬਣਿਆ ਹੋਇਆ ਉਹਨਾਂ ਦੀ ਦੁਕਾਨਦਾਰੀ ਵੀ ਚੱਲਦੀ ਹੈ ਉਹਨਾਂ ਦਾ ਵੀ ਜੀ ਲੱਗੇ ਰਹਿੰਦਾ ਕੋਈ ਨਾ ਕੋਈ ਕੰਮ ਕਿਸੇ ਦਾ ਹੋ ਜਾਂਦਾ ਕਿਸੇ ਨੂੰ ਸੱਟਾ ਆ ਜਾਂਦਾ ਦੂਰ ਕਹਿੰਦਾ ਫਲਾਣੇ ਨੂੰ ਆ ਗਿਆ ਮੈਨੂੰ ਵੀ ਸ਼ਾਇਦ ਆਇਆ ਜਾਊਗਾ ਲਾਉਂਦੇ ਹੀ ਨਾ ਡਾਢੀ ਪਾਈ ਜਾਂਦੇ ਨੇ ਲੋਕ ਹਾਂਜੀ ਜਿਨ ਪਟ ਅੰਦਰ ਬਾਹਰ ਗੁੱਤਰ ਤੇ ਭਲੇ ਸੰਸਾਰ ਉਹ ਸੰਸਾਰ ਭਲੇ ਨੇ ਯਾਨੀ ਸੰਸਾਰੀ ਚਾਹੇ ਉਹ ਬਹੁਤ ਸੰਸਾਰ ਦੇ ਵਿੱਚ ਉਹਨਾਂ ਨੇ ਬਹੁਤੀ ਤਰੱਕੀ ਨਹੀਂ ਕੀਤੀ ਬਹੁਤੀ ਮਾਇਆ ਨਹੀਂ ਉਹਨਾਂ ਦੇ ਕੋਲ ਸੰਸਾਰ 'ਚ ਜਿਵੇਂ ਭਗਤਾਂ ਕੋਲ ਹੈ ਬਾਹਰ ਉਹਨਾਂ ਦੇ ਬਹੁਤ ਚੰਗੇ ਕੱਪੜੇ ਨਹੀਂ ਪਹਿਨੇ ਹੋਏ ਅੰਦਰ ਕੀ ਹੈ ਅੰਦਰੋਂ ਸਾਫ ਸੁਥਰੇ ਨੇ ਅੰਦਰੋਂ ਬਹੁਤ ਮਲੂਕ ਨੇ ਮਲੂਕ ਲਫ਼ਜ਼ ਹੈ ਕਿ ਉਧਰ ਹਿੱਤੀ ਦਾ ਗੁਲਾਮ ਨੇ ਪਰ ਬੜਾ ਗੁਲਾਮ ਹੈ ਉਹਨਾਂ ਦਾ ਬੜੇ ਦਿਆਵਾਨ ਨੇ ਉਹ ਸਖਤ ਨਹੀਂ ਕਰੂਵਲ ਨਹੀਂ ਹਨ ਉਹ ਬਿਲਕੁਲ ਵੀ ਉਹ ਬੈਰ ਜੇ ਕੋਈ ਕਰਦਾ ਉਹਨਾਂ ਨਾਲ ਉਹ ਉਹਦੇ ਨਾਲ ਬੈਰ ਨਹੀਂ ਕਰਦੇ ਬੈਰ ਨਹੀਂ ਕਰਦੇ ਤਿੰਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਉਹਨਾਂ ਦਾ ਦੇ ਕਿਹਦੇ ਨਾਲ ਲੱਗਾ ਹੁੰਦਾ ਰੱਬ ਸੇਤੀ ਰੱਬ ਨਾਲ ਉਹਨਾਂ ਦਾ ਹੁੰਦਾ ਸੱਚ ਨਾਲ ਉਹਨਾਂ ਦੇ ਪ੍ਰੀਤ ਸੱਚ ਨਾਲ ਹੁੰਦੀ ਹੈ ਦੇਖਣੇ ਵਿਚਾਰ ਕਾਦੇ ਵਾਸਤੇ ਦੇਖਣੇ ਵਾਸਤੇ ਉਹਦਾ ਦਰਸ਼ਨ ਦਰਸ਼ਨ ਨਹੀਂ ਹੁੰਦਾ ਅੱਖਾਂ ਨਾਲ ਅੱਖਾਂ ਨਾਲ ਹੀ ਹੁੰਦਾ ਦਰਸ਼ਨ ਵਿਚਾਰ ਵਿੱਚੋਂ ਹੁੰਦਾ ਦੇਖੋ ਦੇਖਣ ਦੇ ਨਾਲ ਵਿਚਾਰ ਕਰਦਾ ਕਿਤੇ ਇਹ ਨਾ ਸਮਝ ਲਵੇ ਅੱਖਾਂ ਨਾਲ ਦਰਸ਼ਨ ਹੁੰਦਾ ਕਿਤੇ ਕੋਈ ਸਮਝ ਲਵੇ ਵੀ ਇਹ ਗੁਰਬਾਣੀ ਦਾ ਕਹਿੰਦੀ ਅੱਖਾਂ ਨਾਲ ਦਰਸ਼ਨ ਨਹੀਂ ਤਾਂ ਆ ਲੈ ਤਾਂ ਅੱਖਾਂ ਨਾਲ ਹੁੰਦਾ ਵਿਚਾਰ ਵਿੱਚੋਂ ਹੀ ਦਰਸ਼ਨ ਹੋਣਾ ਵਿਚਾਰ ਚੋਂ ਹੀ ਸਮਝ ਆਉਣੀ ਹੈ ਵਿਚਾਰ ਚੋਂ ਦਰਸ਼ਨ ਤੋਂ ਵਿਚਾਰ ਕਰਾਂਗੇ ਤੇ ਸਮਝ ਆਉਣੀ ਹੈ ਸਮਝ ਆਉਣੀ ਉਹ ਦਰਸ਼ਨ ਹੈ ਅੱਖਾਂ ਵਾਜੋਂ ਦੇਖਣਾ ਨਾ ਅੱਖਾਂ ਵਾਜੋਂ ਦੇਖਣਾ ਫਿਰ ਵਿਚਾਰ ਚੋਂ ਦਰਸ਼ਨ ਹੈ ਹਾਂਜੀ ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਣੇ ਆ ਜਿਹੜਾ ਸੰਸਾਰ ਦੇ ਵਿੱਚ ਹੱਸਣਾ ਰੋਣਾ ਇਹ ਤਾਂ ਰੰਗ ਹੈ ਗੁਰਮੁਖ ਜੇ ਹੱਸਦਾ ਹੈ ਕਿਹੜਾ ਹੁੰਦਾ ਕੋਈ ਇੱਕੋ ਰੰਗ ਹੱਸਦਾ ਹੈ ਰੰਗ ਤੇ ਰੋਂਦਾ ਮਨਮੁਖ ਵੀ ਰੋਂਦਾ ਹੱਸਦਾ ਉਹਦਾ ਰੰਗ ਹੋਵੇ ਗੁਰਮੁਖ ਦਾ ਰੋਣਾ ਨੂੰ ਇੱਕ ਰੰਗ 'ਚ ਹੈ ਦਾ ਵੱਖ ਵੱਖ ਰੰਗਾਂ ਦੇ ਵਿੱਚ ਜੀਵ ਜਿਹੜਾ ਹੱਸਦਾ ਰੋਂਦਾ ਨਾ ਪਹਿਲਾਂ ਪਹਿਲਾਂ ਵੱਖ ਰੰਗ ਦੇ ਪੀੜਾ ਦਾ ਜਿਹੜਾ ਰੰਗ ਹੈ ਨਾ ਦੁੱਖ ਦੇ ਵਿੱਚ ਰੋਦਾ ਰੋਂਦਾ ਹੈ ਦੇ ਵਿੱਚ ਹੱਸਦਾ ਜਿੱਥੇ ਨੂੰ ਲਾਭ ਪਹੁੰਚਦਾ ਸੰਸਾਰੀ ਹੈ ਚਾਹੇ ਚਾਹੇ ਨਿਰਾਕਾਰੀ ਹੈ ਕੁਝ ਵੀ ਲਾਭ ਹੈ ਉੱਥੇ ਹੱਸਦਾ ਹੈ ਖੁਸ਼ ਹੁੰਦਾ ਹੈ ਰੰਗਾ ਸੇ ਰੰਗ ਰੋਵੇ ਚੁੱਪ ਵੀ ਕਰ ਚੁੱਪ ਵੀ ਕਰ ਜਾਏ ਪਰ ਇੱਕ ਐਸੀ ਸਟੇਜ ਆਉਂਦੀ ਹੈ ਫਿਰ ਹੱਸਦਾ ਰੋਂਦਾ ਹੀ ਨਹੀਂ ਫਿਰ ਦੁੱਖ ਸੁੱਖ ਬਰਾਬਰ ਮੰਨ ਜਾਂਦੇ ਦੇ ਵਾਸਤੇ ਦੁੱਖ ਔਰ ਸੁੱਖ ਬਰਾਬਰ ਹੋ ਜਾਂਦੇ ਨੇ ਨਾ ਫਿਰ ਚੁੱਪ ਕਰ ਜਾਂਦੇ ਨਾ ਹੱਸਦਾ ਨਾ ਰੋਂਦਾ ਦੁੱਖਾ ਸੁੱਖ ਦਾ ਜਿੰਨਾ ਚਿਰ ਅਸਰ ਹੈ ਸੰਸਾਰੀ ਸੰਸਾਰੀ ਨਫੇ ਨੁਕਸਾਨ ਦਾ ਅਸਰ ਜੰਮਣ ਮਰਨ ਦਾ ਅਸਰ ਔਰ ਇੱਜ਼ਤ ਔਰ ਬੇਇੱਜ਼ਤੀ ਦਾ ਅਸਰ 6 ਅਸਰ ਮੰਨਦੇ ਨੇ ਮੋਟੇ ਤੌਰ ਤੇ 6 ਮੰਨਦੇ ਨੇ ਇੱਜ਼ਤ ਬੇਇੱਜ਼ਤੀ ਚ ਵੀ ਆਦਮੀ ਰੋਂਦਾ ਤੇ ਹੱਸਦਾ ਇੱਜ਼ਤ ਮਿਲਦੀ ਹੈ ਹੱਸਦਾ ਬੇਇੱਜ਼ਤੀ ਚ ਰੋਂਦਾ ਜੇ ਦਿਖਾ ਕੇ ਨਹੀਂ ਰੋਂਦਾ ਜ਼ਰੂਰ ਰੋਂਦਾ ਤੇ ਜਬਰ ਮਰਨ ਦੇ ਵਿੱਚ ਵੀ ਹਰਜ਼ਾਰ ਹੁੰਦਾ ਲਾਭ ਹੁੰਦਾ ਹੈ ਜਾਂ ਨੁਕਸਾਨ ਦਾ ਫਿਰ ਨੁਕਸਾਨ ਵੀ ਹੁੰਦਾ ਫਿਰ ਜੇ ਸੰਤੋਖੀ ਹੋ ਗਿਆ ਨਾ ਫਿਰ ਚੁੱਪ ਕਰ ਫਿਰ ਇਹਦੇ ਛੇ ਚੀਜ਼ਾਂ ਦਾ ਅਸਰ ਨਹੀਂ ਚੁੱਪ ਵੀ ਕਰ ਜਾ ਚੁੱਪ ਵੀ ਕਰ ਸਕਦਾ ਹੈ ਇਹ ਵੀ ਹਜ਼ੂਰ ਨੂੰ ਚੁੱਪ ਵੀ ਕਰ ਸਕਦਾ ਹੈ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਹਰ ਸੱਚੇ ਨਾ ਪਰਵਾਹ ਨਹੀਂ ਕਿਸੇ ਕੇਰੀ ਬਾਹਰ ਸੱਚੇ ਪਰਵਾਹ ਨਹੀਂ ਕਿਸੇ ਦੀ ਦਾਮ ਨਾਲ ਜੁੜਿਆ ਹੈ ਜਿਹੜਾ ਫਿਰ ਇਹਨੂੰ ਪਰਵਾਹ ਨਹੀਂ ਹੁਣ ਗੁਰਮੁਖਾਂ ਦਾ ਹਸਣੇ ਰੋੜੇ ਦੀ ਗੱਲ ਕੀਤੀ ਸੀ ਨਾਲ ਉਹਦੇ ਬਾਰੇ ਥੋੜਾ ਜਿਹਾ ਜ਼ਿਕਰ ਹੈ ਨਾ ਬਾਣੀ ਵਿੱਚ ਰੋਵੇ ਪਰਸਰੋਂ ਕਰ ਪਰਸ਼ਰਾਮ ਰੋਵੇ ਘਰ ਆਇਆ ਜਦ ਮਾਰੋ ਰਾਮ ਨੂੰ ਪਰਸ ਕੇ ਘਰ ਆ ਜਾਂਦਾ ਫਿਰ ਵੀ ਰੋਂਦਾ ਹੈ ਫਿਰ ਰੋਂਦਾ ਆਪਣੀ ਬੇਵਕੂਫੀ ਨੂੰ ਕੋਈ ਮੈਂ ਕਿੱਥੇ ਕਿੰਨੀ ਗੱਲ ਕੁਝ ਵੀ ਨਹੀਂ ਸੀਗੀ ਮੈਂ ਇਹਨਾਂ ਦੀ ਗੱਲ ਦਾ ਵਿਸ਼ਵਾਸ ਕਿਵੇਂ ਕਰ ਲਿਆ ਉਹ ਨਾਲੇ ਕਹੀ ਜਾਂਦੇ ਨੇ ਅੰਦਰ ਹੈ ਫਿਰ ਮੈਂ ਇਹਨਾਂ ਦੀਆਂ ਕਹਾਣੀਆਂ ਤੇ ਕਿਵੇਂ ਵਿਸ਼ਵਾਸ ਕਰ ਲਿਆ ਫਲਾਣੇ ਨੂੰ ਦਰਸ਼ਨ ਦਿੱਤੇ ਨਾਲੇ ਕਹਿੰਦੇ ਨੇ ਖਾਣਾ ਧੀਰਾ ਨਹੀਂ ਨਾਲੇ ਸਾਰੀਆਂ ਕਹਾਣੀਆਂ ਖਾਣੀਆਂ ਨੇ ਮੈਂ ਵਿਸ਼ਵਾਸ ਆਪਣੀ ਕਿਸਮ ਆਪਣੀ ਬੇਵਕੂਫੀ ਨੂੰ ਰੋਂਦਾ ਫਿਰ ਉਹ ਉਹ ਰੋਣਾ ਹੋਰ ਤਰੀਕੇ ਦਾ ਆਪਣੀ ਬੇਅਕਲੀ ਨੂੰ ਰੋਂਦਾ ਬੇਅਕਲੀ ਨੂੰ ਜਿਵੇਂ ਆਦਮੀ ਠੱਗਿਆ ਜਾਂਦਾ ਨਾ ਕਦੇ ਕਹਿੰਦਾ ਚੰਗਾ ਭਲਾ ਮਤਲਬ ਹੈ ਮੈਨੂੰ ਪਤਾ ਸੀ ਅੱਗੇ ਸੁਣੀਆਂ ਸੀ ਗੱਲਾਂ ਨੋਟ ਦੁੱਗਣੇ ਬਣਾਉਣ ਵਾਲੇ ਤਿੱਗਣੇ ਬਣਾ ਠੱਗੀਆਂ ਮਾਰਦੀਆਂ ਨੇ ਦੇਖੋ ਅਗਰ ਫੇਰ ਵਾਰੀ ਗਈ ਉਹ ਪਛਤਾਉਣ ਨੂੰ ਰੋਣਾ ਹੈ ਉਹ ਵੀ ਰੋਣਾ ਹੈ ਪਛਤਾਉਣਾ ਅਸਲ ਜੇ ਫਰਕ ਭਵੀਰੀ ਦੇ ਪਾਸੇ ਦਾ ਟੋਲ ਦਾ ਬਾਹਰੋਂ ਹੈ ਸਾਰੀ ਦੁਨੀਆ ਟੋਲ ਦੀ ਆਵਾਜ਼ ਟੋਲਣੇ ਸੇ ਪਰਪਲਾਈ ਫੇਰ ਵੀ ਸਭ ਕੁਝ ਉਹ ਬਦਦੇ ਨੇ ਤੁਹਾਨੂੰ ਦੱਸਦੇ ਨੇ ਇੱਕ ਹੈ ਦੋਰੀ ਹੈ ਕਿ ਰੱਬ ਉਹ ਤਿੰਨ ਖੜੇ ਕਰ ਦਿੰਦੇ ਨੇ ਤਿੰਨਾਂ ਨੂੰ ਬਣਾ ਵੀ ਲੈਂਦੇ ਨੇ ਤੁਹਾਨੂੰ ਦੇਹ ਦੀ ਫਿਰ ਦੇਹ ਵਾਲਾ ਵੀ ਬਣਾ ਲੈਂਦੇ ਨੇ ਤੁਹਾਨੂੰ ਉਹ ਸਾਰਾ ਕੁਝ ਬਣਾ ਲੈਂਦੇ ਨੇ ਜਿਹੜਾ ਉਹਨਾਂ ਨੇ ਕਿਹਾ ਹੁੰਦਾ ਜੀ ਸਾਰੇ ਛੱਡਦਾ ਰਹਿੰਦੇ ਨੇ ਇਹ ਤਾਰ ਹੁੰਦਾ ਵੀ ਬੁੱਧ ਮਰ ਗਈ ਜੋ ਕੁਝ ਪਹਿਲਾਂ ਕਹਿ ਕੇ ਚੱਲੇ ਨਾਲ ਲੈ ਕੇ ਸਾਰਾ ਹੀ ਕੇ ਕਰਕੇ ਮੁੱਕਰ ਜਾਂਦੇ ਨੇ ਤੁਹਾਨੂੰ ਬਣਾ ਲੈਂਦੇ ਨੇ ਮਗਰ ਲਾ ਲੈਂਦੇ ਐਸਾ ਫਸਾਉਂਦੇ ਨੇ ਰਜਾਉਂਦੇ ਨੇ ਇਹ ਧਰਮ ਜੋ ਕੁਝ ਪਹਿਲਾਂ ਕਹਿ ਕੇ ਚੱਲੇ ਨੇ ਜੋ ਮੂਲ ਮੰਤਰ ਚ ਕਿਹਾ ਹੋਇਆ ਸਾਰਾ ਉਹਦਾ ਉਲਟ ਪ੍ਰਚਾਰ ਰਾਜਾ ਮਤ ਮਾਰੀ ਗਈ ਫੇਰ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਵੀ ਕਿਹਾ ਕੀ ਸੀ ਜਿਹੜਾ ਉਸ ਗੱਲ ਤੇ ਅੜ ਗਿਆ ਨਾ ਕਬੀਰ ਉਸ ਗੱਲ ਤੇ ਅੜਿਆ ਹੋਇਆ ਤਾਂ ਬਚ ਗਿਆ ਉੱਥੇ ਹੀ ਖੜਾ ਜਦੋਂ ਬਦਲ ਲੈਣਾ ਪੈਂਤਰਾ ਮੇਰੇ ਤੇ ਸਿੱਧਾ ਫਿਰ ਪਤਾ ਕੀ ਜਵਾਬ ਦਿੰਦਾ ਕਹਿੰਦਾ ਭੁੱਖੇ ਭਗਤ ਨੂੰ ਕੀਜਾ ਤੁਸੀਂ ਤਾਂ ਛੋਟੇ ਤੋਂ ਤਾਂ ਮਾਇਆ ਦੀ ਭੁੱਖ ਹੈ ਤੁਸੀਂ ਤਾਂ ਭੁੱਖੇ ਹੋ ਮੈਨੂੰ ਨਹੀਂ ਪਤਾ ਤੁਸੀਂ ਭੁੱਖੇ ਹੋ ਮੈਨੂੰ ਅੱਜ ਪਤਾ ਲੱਗਾ ਤੁਸੀਂ ਭੁੱਖੇ ਹੋ ਅੰਦਰੋਂ ਉਹ ਭੁੱਖੇ ਭਗਤੀ ਕਰਦੇ ਹੁੰਦੇ ਨੇ ਇਹ ਮਾਲਾ ਆਪਣੀ ਲੀਜਾ ਫੜੋ ਮਾਲਾ ਉਹ ਪਾਰੀ ਭਗਾ ਕੇ ਮਾਲਾ ਚੱਕੋ ਮਾਲਾ ਮੈਨੂੰ ਨਹੀਂ ਚਾਹੀਦੀ ਹੈ ਇਹ ਤਾਂ ਜੇ ਸਿਰਫ ਰਿੱਧ ਸਿੱਧੇ ਮਿਲ ਗਿਆ ਤਾਂ ਮੈਨੂੰ ਚਾਹੀਦੀ ਹੋਣੀ ਨਾ ਹੈ ਇਹ ਉਹਨਾਂ ਰਿੱਧ ਸਿੱਧ ਛੜਾ ਨਹੀਂ ਸਕਦੀ ਇਹ ਰਿੱਧ ਸਿੱਧੇ ਚ ਫਸਾ ਸਕਦੀ ਹੈ ਮਾਲਾ ਇਹ ਮਾਲਾ ਆਪਣੀ ਲੀਜਾ ਅੱਜ ਪਤਾ ਕੀ ਕਰਕੇ ਦਿੱਤਾ ਇਹਨੂੰ ਸਾਨੂੰ ਇਹਦੇ ਵਿੱਚ ਢਿੱਡਾਂ ਭੁੱਖੇ ਦੇ ਪਾ ਉਹ ਨਹੀਂ ਹੁੰਦੀ ਮਾਲਾ ਫਿਰ ਕਹਿੰਦੇ ਸੀ ਪਰਮੇਸ਼ਰ ਨੇ ਦਿੱਤੀ ਸੀ ਵਾਲਾ ਕਿਹਨੂੰ ਫੜਾਉਂਦਾ ਵਾਲਾ ਆਪਣੀ ਲਈ ਹੈ ਮਾਲਾ ਕਹਿੰਦਾ ਪਰਮੇਸ਼ਰ ਨੂੰ ਆਪਣੀ ਲੈਣਾ ਪਰਮੇਸ਼ਰ ਨੇ ਘਰ ਫੜਾਈ ਦੀ ਜ਼ਰੂਰ ਮਾਲਾ ਪਰਮੇਸ਼ਰ ਨੇ ਮਾਲਾ ਘਰ ਫੜਾਈ ਸੀ ਤੁਹਾਨੂੰ ਮਾਲਾ ਤਾਂ ਕਦੇ ਬੰਦੇ ਨੇ ਫੜਾਈ ਸੀ ਉਹਨੂੰ ਪਰਮੇਸ਼ਰ ਕਹਿੰਦਾ ਫਿਰ ਅਰਥ ਕਿਵੇਂ ਕਰਦੇ ਪਰਮੇਸ਼ਰ ਹੈ ਮਾਲਾ ਆਪਣੀ ਲਈ ਜਾਂ ਆਪਣੀ ਕਿਹਦੀ ਸੀ ਮਾਲਾ ਜਿਹਦੇ ਫੜਾਈ ਸੀ ਤੁਹਾਨੂੰ ਉਹਦੀ ਅਸੀਂ ਮਾਲਾ ਬਲੈਕਮੇਲ ਕੀਤਾ ਹੱਥ ਕਰਨ ਵੇਲੇ ਵੀ ਜਾਣ ਬੁੱਝ ਕੇ ਕਿਉਂ ਮੈਂ ਮਾਲਾ ਜੋ ਵਿਛਾਉਣੀ ਸੀ ਉਹ ਨਾਨਕ ਦੇ ਜੋ ਮਾਲਾ ਪਾਉਣੀ ਸੀ ਗੱਲ 'ਚ ਤੇ ਅਸੀਂ ਤਾਂ ਫਿਰ ਜਿਹੜੇ ਬਿਨਾਂ ਵਿਚਾਰੇ ਜੋ ਕਰੇ ਬਿਨਾਂ ਵਿਚਾਰੇ ਖਾ ਗਏ ਸਭ ਕੋਈ ਜੋ ਦੇਤਾ ਸਾਨੂੰ ਥਾਲੀ 'ਚ ਪਾ ਕੇ ਹੱਥ ਕਰਕੇ ਨਾ ਬਿਨਾਂ ਵਿਚਾਰੇ ਸਭ ਕੁਝ ਛਕ ਲਿਆ ਉਹਦੇ ਦਾ ਕੀਤਾ ਹੋਇਆ ਸਾਰਾ ਨੁਕਸਾਨ ਉਹ ਮਾਲਾ ਪਰਮੇਸ਼ਰ ਦੇ ਦਿੱਤੀ ਸੀ ਪਰਮੇਸ਼ਰ ਦੇ ਅਰਥ ਵਿੱਚ ਤੇ ਮਾਲਾ ਆਪਣੀ ਸੀ ਜਿਹਨੇ ਮਾਲਾ ਫੜਾਈ ਸੀ ਨਾ ਕਬੀਰ ਨੂੰ ਰਾਮਾਨੰਦ ਨੇ ਉਹਨੂੰ ਗਿਆ ਵੀ ਚੱਕ ਮਾਰਾ ਭੁੱਖੇ ਆਦਮੀ ਭਗਤੀ ਨਹੀਂ ਕਰ ਸਕਦੇ ਤੁਹਾਡੇ ਅੰਦਰ ਮਾਇਆ ਦੀ ਭੁੱਖ ਹੈ ਮੈਂ ਤੁਹਾਡੇ ਵਾਲੀ ਭਗਤੀ ਨਹੀਂ ਕਰਦੀ ਉਹ ਛੱਡ ਕੇ ਫਿਰ ਮਗਰ ਗਏ ਨੇ ਮਗਰ ਵਾਲੇ ਨਾਲ ਦੇ ਵਿਰੋਧੀ ਨੇ ਮਗਰ ਵਾਲੇ ਦੇ ਵਿਰੋਧੀ ਨੇ ਇਹ ਕਹਿੰਦੇ ਨੇ ਜਿਹੜਾ ਮਗਰ ਦੇ ਵਿੱਚ ਜਾਊਗਾ ਉਹ ਕਹਿੰਦੇ ਦੀ ਜੂਰ ਪੈ ਜਾਊਗਾ ਕਹਿੰਦੇ ਨੇ ਨਾ ਉਸ ਵਿਰੋਧੀ ਸੀਗੇ ਵਿਰੋਧੀ ਧੜੇ ਚਲਾ ਗਿਆ ਵਿਰੋਧੀ ਫਲਸਫੀ ਨੂੰ ਉੱਥੇ ਪਹਿਲੇ ਦਰਸ਼ਨ ਮਗਰ ਪਾਇਓ ਲਿਖਦਾ ਕਬੀਰ ਦਰਸ਼ਨ ਪਹਿਲਾਂ ਮੈਨੂੰ ਮਗਰ ਸਮਝ ਮਗਰ ਆਈ ਹੈ ਹੁਣ ਕਾਸ਼ੀ ਵਸੇ ਭਾਈ ਇਹ ਕਹਿੰਦਾ ਮਗਰ ਕਾਦੇ ਗਿਆ ਸੀ ਤਾਂ ਗਿਆ ਸੀ ਜੀ ਐਂ ਕਹਿੰਦੇ ਸੀ ਵੀ ਮਗਰ ਜਿਹੜਾ ਜਾ ਕੇ ਮਰੂ ਖੋਤੇ ਦੀ ਝੂਠ ਕੋ ਕਹਿੰਦਾ ਮੈਨੂੰ ਪੈ ਜਾਣ ਦੋ ਖੋਤੇ ਜੂ ਮੈਂ ਉੱਥੇ ਮਰੂ ਪੈ ਜਾਣ ਉਹ ਤਾਂ ਕਹਿੰਦਾ ਹੁਣ ਕਾਸ਼ੀ ਵਸੇ ਆਈ ਪਤਾ ਆ ਗਿਆ ਕਾਸ਼ੀ ਵਸ ਗਿਆ ਉਹ ਵੀ ਗੱਲ ਗਲਤ ਹੈ ਸਾਰਾ ਕੁਝ ਗਲਤ ਬਣਾ ਕੇ ਦਿੱਤਾ ਹੈ ਉਹਦਾ ਬਾਅਦ ਕਾਸ਼ੀ ਆ ਗਿਆ ਆਪਣੇ ਘਰ ਆ ਗਿਆ ਸਮਝਣ ਗਿਆ ਸੀ ਕੁਝ ਪੜ੍ਹ ਗਿਆ ਸੀ ਪੜ੍ਹ ਕੇ ਸਮਝ ਕੇ ਆ ਗਿਆ ਗੁਰਬਾਣੀ 'ਚ ਲਿਖਦਾ ਫੁਰ ਕਾਸ਼ੀ ਵਸੇ ਆਈ ਤੁਸੀਂ ਕਹਿੰਦੇ ਹੋ ਗਿਆ ਸੀ ਮਰਨ ਮਗਰ ਇੰਨੀ ਬੁੱਧੀ ਇਹਨਾਂ ਲੋਕਾਂ ਨੂੰ ਸੀਗੀ ਜਿਨ੍ਹਾਂ ਨੂੰ ਅਸੀਂ ਪੰਥ ਰਤਨ ਬਣਿਆ ਹੋਇਆ ਔਰ ਜਿਹੜੇ ਪੰਥ ਰਤਨ ਦੇਣ ਵਾਲੇ ਉਹਨਾਂ ਨੂੰ ਕਿੰਨੀ ਬੁੱਧੀ ਹੋ ਇਹਦਾ ਅੰਦਾਜ਼ਾ ਹੁਣ ਲਾਉਣਾ ਕੋਈ ਬਹੁਤਾ ਔਖਾ ਨਹੀਂ ਹੈਗਾ ਨਿਆਣੇ ਵੀ ਲਾ ਲਿਆ ਕਰਦੇ ਛੋਟੇ ਆਉਣ ਵਾਲੇ ਆਉਣ ਵਾਲੇ ਜਵਾਕ 8ਵੀਂ 8ਵੀਂ ਵਾਲੇ 7ਵੀਂ 6ਵੀਂ ਵੀ ਵਾਲੇ ਲਾ ਲੈਣਗੇ ਅੰਦਾਜ਼ਾ ਵੀ ਕਿੱਡੇ ਦਾ ਸਾਡੇ ਬਜ਼ੁਰਗ ਕਿੱਡੇ ਸਾਡੇ ਸੀ ਜਿਹੜੇ ਕਹਿੰਦੇ ਸਿੱਖੀ ਗਈ ਸਿੱਖੀ ਗਈ ਸਿੱਖੀ ਦਾ ਤੁਸੀਂ ਰਹਿਣ ਨਹੀਂ ਦਿੱਤੀ ਸਿੱਖੀ ਹੈ ਕਿੱਥੇ ਜਿਹੜੀ ਗਈ ਹੈ ਜਾਂਦੀ ਉਹ ਚੀਜ਼ ਹੁੰਦੀ ਹੈ ਜੇ ਹੋਵੇ ਮੇਰੀ ਜੇਬ ਕੱਟੀ ਗਈ ਮੇਰੀ ਜੇਬ ਜੇਬ ਤਾਂ ਤੇਰੀ ਖਾਲੀ ਸੀ ਕੱਟੀ ਗਈ ਨਾ ਗਈ ਉਹ ਖਾਲੀ ਜੇਬ ਕੱਟੀ ਗਈ ਹੱਦ ਹੋ ਗਈ ਜੇਬ ਚ ਪਾਇਆ ਕੀ ਸੀ ਜਿਹੜੀ ਕੱਟੀ ਗਈ ਆ ਕਿਸੇ ਨੇ ਕਰਨੀ ਕੀ ਸੀ ਜੇਬ ਕੱਟ ਕੇ ਤੁਹਾਡੀ ਇਹਨੂੰ ਦਾ ਸੱਚ ਨੂੰ ਕੋਈ ਲੈਂਦਾ ਹੀ ਨਹੀਂ ਫਰੀ ਜਿਹਦੇ ਸੱਚ ਜੇਬ ਚੋਵੇ ਉਹ ਤਾਂ ਕੋਈ ਉਹਦੇ ਤਾਂ ਨੇੜੇ ਨਹੀਂ ਜਾਂਦਾ ਉਹਦੀ ਜੇਬ ਕੀ ਕੱਟਣੀ ਹੈ ਇਹਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰਦਾ ਉਹਦੇ ਤਾਂ ਮਤਲਬ ਨਹੀਂ ਚੀਜ਼ ਨਹੀਂ ਕਿਸੇ ਦੇ ਸੱਚ ਜੇਬ ਤੁਹਾਡੀ ਕਿਹਨੇ ਕੱਟਣੀ ਸੀ ਜੇਬ ਹੈ ਹੋਰੀ ਕੁੜਤੇ ਨੂੰ ਤੁਸੀਂ ਸੱਚ ਵਾਲੀ ਤਾਂ ਝੂਠ ਪਾਇਆ ਹੋਇਆ ਹੋ ਝੂਠ ਵਾਲੀ ਜੇਵ ਸਾਰੇ ਆਲੇ ਲਾਈ ਹੋਈਆਂ ਨੇ ਸਾਚਾ ਜੇ ਨਹੀਂ ਰੱਖੀ ਤੁਸੀਂ ਪਾਉਣ ਵਾਲੀ ਉਹ ਅੰਦਰ ਹੁੰਦੀ ਹੈ ਬਾਹਰ ਨਹੀਂ ਹੁੰਦੀ ਜੇਬ ਉਹ ਕੱਟ ਵੀ ਨਹੀਂ ਹੁੰਦੀ ਉਹਦਾ ਵੇ ਅੰਦਰ ਬਾਹਰ ਹੁੰਦੀ ਹੋਣੀ ਨਹੀਂ ਸੰਤੋਖੀਆਂ ਨੂੰ ਸੱਚ ਮਿਲਦਾ ਸਿੱਧੀ ਗੱਲ ਹੈ ਜਦੋਂ ਤੱਕ ਸੰਤੋਖ ਦੀ ਸੱਚ ਨਹੀਂ ਮਿਲਦਾ ਜਿਹੜੇ ਭੁੱਖੇ ਨੇ ਸੰਤੋਖੀ ਨਹੀਂ ਹਨ ਭੁੱਖੇ ਭਗਤ ਨਾ ਜਿੰਨਾ ਚ ਰਾਜ ਦੀ ਭੁੱਖ ਹੈ ਭਗਤੀ ਨਹੀਂ ਕਰ ਸਕਦਾ ਭੁੱਖ ਹੈ ਮਾਇਆ ਦੀ ਛੋਟੇ ਬੋਲ ਕਿੱਥੋਂ ਆ ਜਾਂਦਾ ਸੱਚ ਭੁੱਖਣਾ ਤੁਹਾਨੂੰ ਮਾਇਆ ਦੀ ਹੈ ਜੇ ਸੱਚ ਮਿਲਿਆ ਸੰਤੋਖੀਆਂ ਸੰਤੋਖ ਦਾ ਕਿਸੇ ਨੂੰ ਹੈ ਨਹੀਂ ਸਿੱਖੀ ਦਾ ਬਾਤ ਦੀ ਗੱਲ ਹੈ ਪਹਿਲਾਂ ਸੰਤੋਖ ਹੋਵੇ ਸੰਤੋਖ ਹੈ ਸਿੱਖੀ ਹੈ ਜੇ ਕੋਈ ਸੰਤੋਖੀ ਹੈ ਉਹਦੇ ਕੋਲ ਸਿੱਖੀ ਘਟੋ ਘਟ ਹੈਗੀ ਸਿੱਖਿਆ ਤੋਂ ਬਿਨਾ ਸੰਤੋਖ ਨਹੀਂ ਹੋ ਸਕਦਾ ਗੁਰਮਤਿ ਸਿੱਖਿਆ ਬਿਨਾ ਸੰਤੋਖੀ ਨਹੀਂ ਬਣ ਸਕਦਾ ਸੰਤੋਖ ਜਿਹਨੂੰ ਹੋ ਉਹ ਸਿੱਖ ਹੈਗਾ ਉਹਨੂੰ ਸਿੱਖ ਮੰਨਿਆ ਜਾ ਸਕਦਾ ਜਿਹਨੂੰ ਸੰਤੋਖ ਨਹੀਂ ਰਹਾ ਹੈ ਉਹ ਸਿੱਖ ਨਹੀਂ ਗੁਰਬਾਣੀ ਨਹੀਂ ਮੰਨਦੀ ਹੁਣ ਅਸੀਂ ਕੀ ਕਰੀਏ ਸਾਡੀ ਤਾਂ ਮਰਜ਼ੀ ਨਹੀਂ ਨਾ ਹੈ ਵੀ ਅਸੀਂ ਸਿੱਖੀ ਦਾ ਸਰਟੀਫਿਕੇਟ ਦੇ ਦਈਏ ਤੇ ਮੰਦੀ ਨਹੀਂ ਬਾਣੀ ਦਰਗਾਹ ਦੀ ਬਾਣੀ ਆਈ ਹੋਈ ਹੈ ਇਹ ਮੰਦੀ ਨਹੀਂ ਹੈ ਆਪਾਂ ਤਾਂ ਦੱਸਣਾ ਵਿਚਾਰੇ ਕਰਦੀਆਂ ਵੀ ਭਾਈ ਨਹੀਂ ਮੰਦੀ ਇਹ ਗੱਲ ਇਹ ਮੰਦੀ ਹੈ ਸਾਨੂੰ ਸਮਝਾ ਦਿਓ ਇਹ ਸਮਝ ਲਓ ਇਹ ਸਮਝਾ ਦਿਓ ਇਹੀ ਗੱਲ ਹੈ ਵੈਸੇ ਵਾਲੀ ਤਾਂ ਗੱਲ ਨਹੀਂ ਲਿਖੀ ਹੋਈ ਹੈ ਸਿੱਖੀ ਦਾ ਹਾਂਜੀ ਦਰਵਾਜ਼ੇ ਉੱਪਰ ਖਰਚ ਮੰਗਾ ਜਮੇ ਦੇਂਗਾ ਖਾਏ ਦਰਵਾਜ਼ੇ ਉੱਪਰ ਖਰਚ ਮੰਗਾ ਦਰਵਾਜ਼ੇ ਕੀ ਹੈ ਤੇਰੇ ਦਰ ਨੂੰ ਜਾਂਦੇ ਆ ਜੋ ਨੈਣਾ ਦੇਵੀ ਨੂੰ ਜਾਂਦੇ ਨੇ ਤੇ ਖਰਚ ਦਾ ਰਾਹ ਚਾਹੀਦਾ ਹੀ ਨਾ ਸੰਸਾਰ ਦਾ ਸਫ਼ਰ ਹੈ ਇਹਦਾ ਖਰਚ ਤਾਂ ਸਰੀਰ ਦਾ ਪਰ ਦਰਬਾਰ ਵਾਸਤੇ ਵੀ ਖਰਚਾ ਹੈ ਬਹੁਤ ਲੈਵਲ ਦਾ ਖਰਚਾ ਉੱਚੇ ਤੇ ਉੱਚਾ ਭਗਵੰਤ ਹੈ ਨੇੜੇ ਜਾਣ ਵਾਸਤੇ ਗਾਹ ਤੇ ਗਾਹ ਗਾਹ ਤੇ ਗਾਹ ਸੋਚੀ ਜਿਹੜੀ ਹੈ ਨਾ ਖਰਚ ਖਰਚਾ ਜਿਉਂ ਜਿਉਂ ਸਮਝ ਆਉਂਦੀ ਹੈ ਤੇ ਉਸੇ ਨੇੜੇ ਨੂੰ ਜਾਂਦਾ ਹੈ ਜਿਉਂ ਜਿਉਂ ਸਮਝ ਆਉਂਦੀ ਹੈ ਤੇ ਉਸੇ ਨੇੜੇ ਨੂੰ ਜਾਂਦਾ ਹੈ ਜੇ ਦੇਵੇ ਜਪੇ ਦੇ ਦਿਖਾਏ ਜਦ ਕੋ ਦੇ ਦਿਖਾਣਾ ਖਾਦਾ ਕੀ ਹੈ ਪ੍ਰਭ ਗਿਆਨੀ ਦਾ ਭੋਜਨ ਗਿਆਨ ਹਾਂ ਜੋ ਸੋਚੀ ਆਉਂਦੀ ਹੈ ਨਾ ਜੋ ਦਿਨਾ ਸੋਚੀ ਆਉਂਦੀ ਹੋਈ ਖਾਦਾ ਜੀ ਕੋਈ ਤਾਂ ਦਿਮਾਗ ਹੋਈ ਖਾਣਾ ਹੋਰ ਕੀ ਹੈ ਸਰੀਰ ਦੀ ਕੀ ਹੈ ਸਰੀਰ ਦੀ ਫਰਾਸ ਬਾੜ ਸਰੀਰ ਤਾਂ ਇੱਥੇ ਹੀ ਰਹਿੰਦਾ ਸਰੀਰ ਬਾੜ ਕਿੱਥੇ ਚੱਲਦਾ ਬਾੜ ਤਾਂ ਅੰਦਰਲਾ ਚੱਲਦਾ ਬਾੜ ਦਾ ਮਨ ਚੱਲਦਾ ਤੇਰੇ ਦੁਆਰੇ ਨੂੰ ਜਿਹੜਾ ਜਾ ਰਿਹਾ ਨਾ ਮਨ ਰਸਤੇ 'ਚ ਉਹਨੂੰ ਵੀ ਖਰਚ ਚਾਹੀਦਾ ਨਾ ਉਹ ਨਾਮ ਆ ਤੇਰਾ ਸੰਗ ਸਹਾਈ ਜਵਾਨ ਇੱਕੋ ਕਲਮੇ ਕਾ ਅਮਾ ਤੁਮਾ ਮੇਰੀ ਜਵਾਨ ਇੱਕੋ ਕਲਮੇ ਕਾ ਇੱਕੋ ਹੀ ਤਾਂ ਤੇ ਇੱਕੋ ਹੀ ਤਾਂ ਵਰਤੀ ਹੈ ਜਿਹੜੀ ਵਰਤੀ ਹੁੰਦੀ ਹੈ ਨਾ ਇੱਕੋ ਹੀ ਹੁੰਦੀ ਹੈ ਸਾਰਿਆਂ ਦੀ ਇੱਕੋ ਸਮਝੀ ਹੈ ਸੱਚਖੰਡ ਦੇ ਵਿੱਚ ਇੱਕੋ ਹੀ ਸੋਚ ਹੈ ਸਾਰਿਆਂ ਦੀ ਸੋਚ ਕਹ ਲੋ ਵਰਤੀ ਕਹ ਲੋ ਪਾਣਾ ਕਹ ਲੋ ਹੁਕਮ ਕਹ ਲੋ ਇੱਛਾ ਕਹ ਲੋ ਸਾਰਿਆਂ ਦੀ ਕੋਈ ਜੋ ਇੱਛਾ ਕੋਈ ਸਾਡੀ ਵਰਤੀ ਵੀ ਵਰਤੀ ਵੀ ਕਿਹਾ ਹੈ ਵਰਤੀ ਘੱਟ ਵਰਤਿਆ ਹੋਇਆ ਸੀ ਗੁਰਬਾਣੀ ਚ ਭਾਣਾ ਜ਼ਿਆਦਾ ਵਰਤਿਆ ਹੈ ਵਰਤੀ ਦੀ ਜਗ੍ਹਾ ਵਰਤੀ ਹਿੰਦੀ ਚ ਉਹਨਾਂ ਨੇ ਵਰਤੀ ਵਰਤੀ ਹੈ ਜੇ ਦਾਇਰੇ ਦੇ ਵਿੱਚ ਸੁਰਤ ਰਹਿੰਦੀ ਹੈ ਜੇ ਦਾਇਰੇ ਸਾਡਾ ਮਨ ਰਹਿਣਾ ਘੁੰਮਦਾ ਉਹ ਵਰਤੀ ਹੁੰਦੀ ਸਤੋਖੀ ਦਾਇਰੇ ਦੇ ਵਿੱਚ ਸਤੋਖ ਦੇ ਦਾਇਰੇ 'ਚ ਜੇ ਰਹਿੰਦਾ ਇੱਕ ਬਾਉਂਡਰੀ ਦੇ ਵਿੱਚ ਰਹਿੰਦਾ ਸਤੋਖ ਦੇ ਵਿੱਚ ਰਹਿਣਾ ਬਾਉਂਡਰੀ ਦੇ ਵਿੱਚ ਰਹਿਣਾ ਦੀਵਾਨ ਇੱਕੋ ਦੀਵਾਨ ਵਰਤੀ ਹੈ ਕਲਮੇ ਕਾ ਕਲਮੇ ਕਾ ਸਾਰੇ ਦੀ ਕਲਮ ਵੀ ਇੱਕੋ ਹੀ ਹੈ ਇੱਕੋ ਕਲਮ ਹੈ ਇੱਕੋ ਆਰਡਰ ਹੈ ਕਲਮ ਲਿਖੋ ਦਾ ਵੱਖਰਾ ਵੱਖਰਾ ਨਹੀਂ ਹੈ ਸੱਚਖੰਡ ਦੇ ਵਿੱਚ ਕਲਮੇ ਕਾ ਸੋਚ ਹੈ ਕਲਮ ਹੁਕਮ ਹੈ ਕਲਮ ਕਾਲ ਕਲਮ ਹੁਕਮ ਹਾਰ ਕਹੋ ਕੌਣ ਮੇਰ ਸੇਠ ਸਕਾ ਉਹਦਾ ਹੁਕਮ ਹੈ ਹੱਥ ਹੈ ਉਹ ਹੁਕਮ ਨਾਲ ਹੱਥ ਨਾਲ ਲਿਖਣਾ ਕਲਮ ਨਹੀਂ ਹੈਗੀ ਉਂਗਲੀ ਨਾਲ ਲਿਖ ਦਿੰਦੇ ਆ ਕਲਮ ਨਹੀਂ ਹੈ ਕਲਮ ਹੋਸੀ ਜੋ ਵੀ ਹੱਥ ਹੋਸੀ ਜੋ ਹੈ ਫਿਰ ਦੱਸਿਆ ਵੀ ਚਾਹੀਦੀ ਹੈ ਤੇਰੀ ਸੋਚ ਹੈ ਹੱਥ ਹੈ ਤੇਰੀ ਸੋਚ ਹੈ ਕਲਮ ਹੈ ਹਮਾ ਤੁਮਾ ਮੇਲ ਹਮਾ ਤੁਮਾ ਮੇਲ ਬਸ ਤੇਰਾ ਮੇਰਾ ਮੇਲ ਹੈ ਤੇਰੇ ਹੁਕਮ ਨਾਲ ਹੈ ਹਮਾਰਾ ਤੋਹਾਂ ਨਾਲ ਜਿਹੜਾ ਮੇਲ ਹੈ ਤੇਰੇ ਹੁਕਮ ਨਾਲ ਹੈ ਤਾਂ ਲਿਖਦਾ ਵੇਲ ਹੈ ਤਾਂ ਵੇਲ ਹੈ ਜਿਹੜਾ ਜੇ ਨਹੀਂ ਲਿਖਦਾ ਵੇਲ ਹੈ ਨਹੀਂ ਸਮਾਂ ਤਵਾ ਮਹਿਲ ਹੈ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਅੱਜ ਸਾਰੇ ਜਾ ਗਏ ਜਿਹੜਾ ਵੀ ਮਹਿਲ ਹੈ ਹਵਾ ਤਵਾ ਦਾ ਮਹਿਲ ਹੈ ਮੇਰਾ ਤੇਰਾ ਨਹੀਂ ਕਿਹਾ ਹਵਾ ਤਵਾ ਵਰਤ ਲਿਆ ਸਭਾ ਤੋਂ ਸਾਰੇ ਹੀ ਆ ਗਏ ਐਨੀਵਨ ਹਾਂ ਦਰ ਲੇਖਾ ਪੀੜ ਛੁਟਾ ਨਾਨਕਾ ਜਿਉ ਤੈ ਜਿਨ੍ਹਾਂ ਦਾ ਲੇਖਾ ਹੈਗਾ ਜਿਹੜੇ ਲੇਖੇ ਨੂੰ ਬੰਦੇ ਨੇ ਲੇਖਾ ਕੀ ਹੈ ਲੇਖਾ ਆਪਣੀ ਕਲਮ ਅਸੀਂ ਆਪਣੀ ਕਲਮ ਨਾਲ ਲੇਖਾ ਲਿਖਦੇ ਆ ਉਹਦੀ ਕਲਮ ਨਾਲ ਲੇਖਾ ਪਟੇ ਜਾਂਦਾ ਲੇਖਾ ਨਹੀਂ ਹੁੰਦਾ ਉਹ ਲੇਖਾ ਹੁੰਦਾ ਆਪਣੇ ਭਾਣੇ ਜਿਹੜੇ ਚੱਲਦੇ ਨੇ ਲੇਖਾ ਲਿਖਦੇ ਨੇ ਹਾਂ ਮੈਂ ਲੇਖਾ ਪੀੜ ਛੁੱਟੇ ਨਾਲ ਕਾ ਛੁੱਟੇ ਪੀੜ ਛੁੱਟੇ ਦਾ ਕਿਤੋਂ ਲੋਇਆ ਇਹ ਸਰੀਰ ਚੋਂ ਪੀੜ ਕੇ ਕੱਢਿਆ ਜਾਂਦਾ ਤੇ ਪੀੜੇ ਕਹਾਣੀ ਇਹਦੇ ਰਾਹੀ ਪੀਲ ਫਰੇਸਾ ਦਿਲ ਪੀੜੇ ਤੇਲ ਵਿੱਚੋਂ ਤੇਲ ਲਗਦਾ ਨਹੀਂ ਤੇਲ ਤੇ ਤੇਲ ਨੂੰ ਕਹਿੰਦੇ ਤੇਲ ਮਹਾਰਾਜ ਬਾਹਰ ਆ ਜਾ ਤੇਲਾਂ ਚੋਂ ਆਜੂਗਾ ਅਸਮਿਤ ਇਦਾਂ ਹੀ ਹੁੰਦਾ ਹੈ ਪੀੜੇ ਤੋਂ ਪੀੜੇ ਤੋਂ ਬਾਹਰ ਹੁੰਦਾ ਹਾਂ ਜਿਹੜਾ ਲੇਖਾ ਹੈ ਉਹ ਫਿਰ ਚੱਲ ਰਹੂ ਫਿਰ ਪਾਈ ਪੀੜ ਕੇ ਕੱਢ ਲੈਣ ਜਿੱਤ ਰਮਾਣੀ ਕੱਢਿਆ ਹੱਡਾਂ ਕੋ ਛੁੜਕਾਏ ਤੇ ਹੱਡਾਂ ਨੇ ਕੜਕੜਾਈਆਂ ਜਦ ਗੋਲੂ ਪਾਉਣਾ ਗੋਲੂ ਪਾ ਲਿਆ ਆਦਮੀ ਨੂੰ ਹੱਡ ਤੱਕ ਕੜਕੜ ਗਏ ਸਾਰੇ ਬਸ ਉਹ ਚਲ ਪੀੜੇ ਕਹਾਣੀ ਆਤਮਾ ਕੱਢ ਲੈਣੀ ਹੈ ਬਾਕੀ ਸਾਡਾ ਸਰੀਰ ਰਹਿ ਜਾਣਾ ਐ ਸਮਝ ਲਓ ਜਿਵੇਂ ਤੇਲ ਨਾਲ ਜੋ ਤੇਲ ਨਿਕਲਦਾ ਖਲ ਵੱਜ ਗਈ ਤੇਲ ਅਟਕਲ ਹੈ